ਮਾਰੂ ਮਹੱਲਾ ਤੀਜਾ ਸੱਚ ਰੱਤੇ ਸੇ ਟੋਲ ਲਹੋ ਸੇ ਵਿਰਲੇ ਸੰਸਾਰ ਤਿਨ ਮਿਲਿਆ ਮੁਖ ਉਜਲਾ ਜਪ ਨਾਮ ਮੁਰਾਰ ਬਾਬਾ ਸਾਚਾ ਸਾਹਿਬ ਹਿਰਦੈ ਸਮਾਰ ਸਤਗੁਰੇ ਆਪਣਾ ਪੁੱਛ ਦੇਖ ਲੇਹੋ ਵਖਰ ਭਾਲ ਰਹਾਉ ਇਕ ਸੱਚਾ ਸਭ ਸੇਵ ਦੀ ਤੁਰ ਭਾਗ ਮਿਲਾਵਾ ਹੋਏ ਗੁਰਮੁਖ ਮਿਲੇ ਸੇ ਨਾ ਵਿਛੜੈ ਪਾਵੈ ਸੱਚ ਸੋਏ ਇਕ ਭਗਤੀ ਸਾਰ ਨਾ ਜਾਣਨੀ ਮਨੁ ਪਰਮ ਭੁਲਾਏ ਉਹਨਾਂ ਵਿੱਚ ਆਪ ਵਰਤਾ ਕਰਨਾ ਕਿਸੂ ਨਾ ਜਾਏ ਜਿਸ ਨਾਲ ਜੋਰ ਨਾ ਚੱਲੀ ਖਲੇ ਕੀ ਚੈ ਨਾਨਕ ਗੁਰਮੁਖ ਨਾਮ ਮਨ ਵਸੈ ਤਾ ਸੁਣ ਕਰੇ ਸਾਬਾਸ ਮਾਰੂ ਮਹੱਲਾ ਤੀਜਾ ਮਾਰੂ ਤੇ ਸੀਤਲ ਕਰੇ ਮਨੂਰਾ ਕੰਚਨ ਹੋਏ ਸੋ ਸਾਚਾ ਸਲਾਹੀਐ ਤਿਸ ਜੀਵੜ ਅਵਰ ਨ ਕੋਏ ਮੇਰੇ ਮਨ ਅਨੰਦਨ ਧਿਆਏ ਹਰਿ ਨਾਉ ਸਤਿਗੁਰ ਕੈ ਬਚਨ ਆਰਾਧ ਤੂ ਅਨ ਦਿਨ ਗੁਣ ਗਾਓ ਰਹਾਓ ਗੁਰਮੁਖ ਏਕੋ ਜਾਣੀਐ ਜਾ ਸਤਿਗੁਰ ਦੇ 부ਝਾਏ ਸੋ ਸਤਿਗੁਰ ਸਲਾਹੀਐ ਜਿਦੂ ਇਹ ਜੀ ਪਾਏ ਸਤਿਗੁਰ ਛੋੜ ਦੂਜੈ ਲੱਗੇ ਕਿਆ ਕਰਨੇ ਅੱਗੇ ਜਾਏ ਜੰਮਪੁਰ ਬੱਧੇ ਮਾਰੀਐ ਬਹੁਤੀ ਮਿਲੈ ਸਜਾਏ ਮੇਰਾ ਪ੍ਰਭੇ ਪ੍ਰਵਾਹ ਹੈ ਨਾ ਤਿਸ ਦਿਲ ਨਾ ਤਮਾਏ ਨਾਰਗ ਤੇ ਸਰਨਾਈ ਭਜ ਪਾਉ ਆਪੇ ਬਖਸ਼ ਮਿਲਾਏ ਮਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰ ਬਚਨੀ ਹਰ ਹਰ ਸਰਨ ਪਰੇ ਤਾਲ ਪੰਜ ਸੁਦਾਮੇ ਮਿਲਿਓ ਭਗਤੀ ਭਾਇ ਤਰੇ ਭਗਤ ਵਛਲ ਹਰ ਨਾਮ ਕਿਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਧਰੇ ਤ੍ਰੂ ਪ੍ਰਹਿਲਾਦ ਬਿਦਰਦਾਸੀ ਸੁਤ ਗੁਰਮੁਖ ਨਾਮ ਤਰੇ ਰਹਾਉ ਕਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਧਰੇ ਨਾਮਾ ਜੈ ਦੇਉ ਕਬੀਰ ਤ੍ਰਿਲੋਚਨ ਸਭ ਦੋਖ ਗਏ ਚਮਰੇ ਗੁਰਮੁਖ ਨਾਮ ਲਗੇ ਸੇ ਉਧਰੇ ਸਭ ਕਿਲਵੇ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਨ ਕੇ ਦੋਖ ਪਰ ਹਰੇ ਬੇਸਵਾਰ ਹਲਤਾ ਜਾਮਲ ਉਧਰਿਓ ਮੁਖ ਬੋਲੇ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਾਣ ਕੋ ਆਪ ਅਨੁਗ੍ਰਹ ਕੀਆ ਹਰ ਅੰਗੀਕਾਰ ਕਰੇ ਸੇਵਕ ਪੈਜ ਰਖਾ ਮੇਰਾ ਗੋਵਿੰਦ ਸ਼ਰਨ ਪਰੇ ਉਧਰੇ ਜਨ ਨਾਨਕ ਹਰ ਕਿਰਪਾ ਤਾਰੀ ਔਰ ਧਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ ਸਿੱਧ ਸੰਵਾਦ ਜਪਿਓ ਲਿਵਲਾਈ ਸਾਧਕ ਮੁਨ ਜਪਿਆ ਜਤੀ ਸਤੀ ਸੰਤੋਖੀ ਧਿਆਇਆ ਮੁਖੀ ਇੰਦਰਾਦਿਕ ਰਵਿਆ ਸਰਣ ਪਰੇ ਜਪਿਓ ਤੇ ਭਾਏ ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤ ਤਰਿਆ ਤੰਨਾ ਜੱਟ ਬਾਲਮੀਕ ਪਟਵਾਰਾ ਗੁਰਮੁਖ ਪਾਰ ਪਿਆ ਰਹਾ ਸੁਰ ਨਰ ਗਣ ਗੰਧਰਵੇ ਜਪਿਓ ਰਿਖ ਬਪਰੈ ਹਰਿ ਗਾਇਆ ਸ਼ੰਕਰ ਬ੍ਰਹਮਾ ਦੇਵੀ ਜਪਿਓ ਮੁਖ ਹਰਿ ਹਰਿ ਨਾਮ ਜਪਿਆ ਹਰਿ ਹਰਿ ਨਾਮ ਜਿਨਾ ਮਨ ਪੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ ਤੀਸ ਤੇ ਆਇਓ ਹਰ ਜਗਤ ਅੰਤ ਨਾ ਪਾਇਆ ਬੀਤ ਪ੍ਰਾਣ ਸਿਮਰਤ ਹਰ ਜਪਿਆ ਮੁਖ ਪੰਡਤ ਹਰਿ ਗਾਇਆ ਨਾਮ ਰਸਾਲ ਜਿਨਾ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਅੰਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਪ੍ਰਭ ਮਨ ਭਾਇਆ ਗੁਰ ਧਾਰ ਕਿਰਪਾ ਹਰਿ ਨਾਮ ਦ੍ਰਿੜਾਇਓ ਜਨ ਨਾਨਕ ਨਾਮ ਲਿਆ ਮਾਰੂ ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਹਰਿ ਨਾਮ ਨਿਦਾਨ ਲੈ ਗੁਰਮਤਿ ਹਰਿ ਪਤਿ ਪਾਏ ਹਲਤ ਭਗਤ ਨਾਲ ਚੱਲਦਾ ਹਰਿਆਂ ਤੇ ਲੈ ਛਡਾਏ ਜਿੱਥੈ ਆਵਕਟ ਗਲੀਆ ਭੀੜੀਆ ਤਿੱਥੈ ਹਰਿ ਹਰਿ ਮੁਕਤ ਕਰਾਏ ਮੇਰੇ ਸਤਿਗੁਰਾਂ ਮੈਂ ਹਰ ਹਰ ਨਾਮ ਦਿੜਾਏ ਮੇਰਾ ਮਾਤ ਪਿਤਾ ਸਤਬੰਧ ਪੂ ਮੈਂ ਹਰ ਬਿਨ ਅਵਰ ਨਾ ਮਾਏ ਰਹਾਉ ਮੈਂ ਹਰ ਬਿਰੀ ਹਰਿ ਨਾਮ ਹੈ ਕੋਈ ਆਨ ਮਿਲਾਵੇ ਮਾਏ ਤੇ ਆਗਿਆ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ ਸਤਿਗੁਰ ਪੁਰਖ ਦਇਆਲ ਪ੍ਰਭ ਹਰ ਮੇਲੇ ਢਿਲ ਨਾ ਪਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੇ ਭਾਗਹੀਣ ਮਰ ਜਾਏ ਓਏ ਫਿਰ ਫਿਰ ਜੂਨ ਪਵਾਈਆ ਹੈ ਮਰ ਜੰਮਹਿ ਆਵੇ ਜਾਏ ਓਏ ਜਾਮਦਰ ਬੱਧੇ ਮਾਰੀਆ ਹੈ ਹਰ ਦਰਗਾਹ ਮਿਲੈ ਸਜਾਏ ਤੂੰ ਪ੍ਰਭ ਹਮ ਸਰਨਾਗਤੀ ਮੋਕੋ ਮੇਲ ਲਹਿਓ ਹਰਿ ਰਾਏ ਹਰਿ ਧਾਰ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਕੀ ਸਰਣ ਆਏ ਹਰ ਜੀਉ ਆਪ ਦਇਆਲ ਹੋਏ ਜਨ ਨਾਨਕ ਹਰਿ ਮੇਲਾਏ ਮਾਰੂ ਮਹੱਲਾ ਚੌਥਾ ਹਉ ਪੂੰਜੀ ਨਾਮ ਦਸਾਇਦਾ ਕੋ ਦਸੇ ਹਰ ਤਨ ਰਾਸ ਹਉ ਤਿਸ ਵਿਟਹੁ ਖਨ ਖੰਨੀਐ ਮੈਂ ਮੇਲੇ ਹਰ ਪ੍ਰਭ ਪਾਸੇ ਮੈਂ ਅੰਤਰ ਪ੍ਰੇਮ ਪਰਮ ਕਾ ਕਿਉ ਸੱਜਣ ਮਿਲੈ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਖਰ ਖਰ ਨਾਮ ਤਨ ਰਾਸ ਗੁਰ ਪੂਰਾ ਨਾਮ ਦਰਡਾਇਆ ਹਰ ਧੀਰਕ ਹਰ ਸਾਬਾਸ ਰਹਾਉ ਹਰਿ ਹਰਿ ਆ ਮਿਲਾਏ ਗੁਰ ਮੈਂ ਦੱਸੇ ਹਰ ਤਨ ਰਾਸ ਬਿਨ ਗੁਰ ਪ੍ਰੇਮ ਨਾ ਲੱਭੀ ਜਨ ਵੇਖਉ ਮਨ ਨਿਰਜਾਸ ਹਰ ਗੁਰ ਵਿੱਚ ਆਪ ਰਖਿਆ ਹਰ ਮੇਲੇ ਗੁਰ ਸਾਬਾਸ ਸਾਗਰ ਭਗਤ ਪੰਡਾਰ ਹਰ ਪੂਰੇ ਸਤਿਗੁਰ ਪਾਸੇ ਸਤਿਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨਮੁਖ ਭਾਗ ਵੀ ਹੂਣਿਆ ਤਿਖ ਮੁਈਆ ਕੰਧੀ ਪਾਸ ਗੁਰ ਦਾਤਾ ਦਾ ਧਾਰ ਹੈ ਹੋ ਮਾਗੋ ਦਾਨ ਗੁਰ ਪਾਸ ਚਰੀ ਵਿਛੁਨਾ ਮੇਲ ਪ੍ਰਭ ਮੈਂ ਮਨ ਤਨ ਵੱਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਹਾਰੂ ਮਹੱਲਾ ਚੌਥਾ ਹਰਿ ਹਰਿ ਕਥਾ ਸੁਣਾਏ ਪ੍ਰਭ ਗੁਰਮਤਿ ਹਰਿ ਹਿਰਦੈ ਸਮਾਣੀ ਜਪ ਹਰਿ ਹਰਿ ਕਥਾ ਵਡ ਭਾਗਿਆ ਹਰਿ ਉਤਮ ਪਦ ਨਿਰਵਾਣੀ ਗੁਰਮੁਖਾ ਮਨ ਪ੍ਰਤੀਤ ਹੈ ਗੁਰ ਪੂਰਾ ਨਾਮ ਸਮਾਣੀ ਮਨ ਮੇਰੇ ਮੈਂ ਹਰਿ ਹਰਿ ਕਥਾ ਮਨ ਭਾਣੀ ਹਰਿ ਹਰਿ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾਓ ਮੈਂ ਮਨ ਤਨ ਖੋਜ ਢੰਡੋ ਲਿਆ ਕਿਉ ਪਾਈਐ ਅਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਅਕਥ ਕਥਾਵਨ ਭਾਣੀ ਮੇਰਾ ਮਨ ਤਨ ਨਾਮ ਆਧਾਰ ਘਾਰਿ ਮੈਂ ਮੇਲੇ ਪੁਰਖ ਸੁਜਾਣੀ ਗੁਰ ਪੁਰਖਾ ਪੁਰਖ ਬਿਲਾਏ ਪ੍ਰਭ ਮਿਲ ਸੁਰਤੀ ਸੁਰਤ ਸੁਮਾਣੀ ਵਡ ਭਾਗੀ ਗੁਰ ਸੇਵਿਆ ਹਰਿ ਪਾਇਆ ਸੁਰ ਸੁਜਾਣੀ ਮਨ ਹੂਣ ਵਿਹੂਣਿਆ ਤਿਨ ਦੁਖੀ ਰਹਿਣ ਵਿਹਾਣੀ ਹਮ ਜਾਜਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਤਿਗੁਰ ਮੇਰਾ ਮਿੱਤਰ ਪ੍ਰਭ ਹਰ ਮੇਲਹੁ ਸੂਰ ਸੁਜਾਣੀ ਜਨ ਨਾਨਕ ਸਰਨਾਗਤੀ ਕਰ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰਿ ਭਾਉ ਲਗਾ ਬੈਰਾਗੀ ਆਵੜ ਭਾਗੀ ਹਰ ਮਨ ਰਾਖ ਮਿਲ ਸੰਗਤ ਸਰਦਾ ਉਪਜੈ ਗੁਰ ਸ਼ਬਦੀ ਹਰ ਰਸ ਚਾਖ ਸਭ ਮਨ ਤਨ ਹਰਿਆ ਹੋਇਆ ਗੁਰਬਾਣੀ ਹਰ ਗੁਣ ਭਾਖ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੁਰ ਪੂਰੈ ਹਰਿ ਪਾਇਆ ਹਲਤ ਪਲਤ ਪਤ ਰਾਖ ਰਹਾਉ ਹਰ ਹਰ ਨਾਮ ਧਿਆਈਐ ਹਰ ਕੀਰਤ ਗੁਰਮੁਖ ਚਾਕ ਤਨ ਧਰਤੀ ਹਰ ਬੀਜੀਐ ਵੇ ਸੰਗਤ ਹਰ ਪ੍ਰਭ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰ ਪੂਰੈ ਹਰ ਰਸ ਚਾਖ ਮਨ ਮੁਖ ਤ੍ਰਿਸ਼ਨਾ ਪਰ ਰਹੇ ਮਨ ਆਸਾ ਦਹ ਦਿਸ ਬਹੁ ਲਾਖ ਬਿਨ ਨਾਵੈ ਤ੍ਰਿਗ ਜੀਵ ਦੇ ਵਿਚ ਵਿਸਟਾ ਮਨ ਮੁਖ ਰਾਖ ਹੋਏ ਆਵਹਿ ਜਾਹੇ ਪਵਾਈਐ ਬੋ ਜੋਨੀ ਦੁਰਗੰਧ ਭਾਖ ਤਰਾਹੇ ਤਰਾਹੇ ਸਰਨਾਗਤੀ ਹਰ ਦਇਆ ਧਾਰ ਪ੍ਰਭ ਰਾਖ ਸੰਤ ਸੰਗਤ ਮੇਲ ਆਪ ਕਰ ਹਰਿ ਨਾਮ ਮਿਲੈ ਪਾਤੀ ਸਾਖ ਹਰਿ ਹਰਿ ਨਾਮ ਤਨ ਪਾਇਆ ਜਨ ਨਾਨਕ ਗੁਰਮਤਿ ਭਾਖ ਮਾਰੂ ਮਹੱਲਾ ਚੌਥਾ ਘਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਹਰਿ ਭਗਤ ਭਰੇ ਪੰਡਾਰਾ ਗੁਰਮੁਖ ਰਾਮ ਕਰੇ ਨਿਸਤਾਰਾ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਸੋ ਹਰਿ ਕੇ ਗੁਣ ਗਾਵੈ ਜੀਓ ਹਰਿ ਹਰਿ ਕਿਰਪਾ ਕਰੇ ਬਨਵਾਲੀ ਹਰਿ ਹਿਰਦੈ ਸਦਾ ਸਦਾ ਸੰਭਾਲੀ ਹਰ ਹਰ ਨਾਮ ਜਪੋ ਮੇਰੇ ਜੀੜੇ ਜਪ ਹਰ ਹਰ ਨਾਮ ਛਡਾਵੇ ਜੀਉ ਤਹਾਉ ਸੁਖ ਸਾਗਰ ਅੰਮ੍ਰਿਤ ਹਰ ਨਾਉ ਮੰਗਤ ਜਨ ਜਾਚੈ ਹਰ ਦੇਹੋ ਪਸਾਉ ਹਰ ਸਤ ਸਤ ਸਦਾ ਹਰ ਸਾਤੇ ਹਰ ਸਤ ਮੇਰਾ ਮਨ ਭਾਵੈ ਜੀਉ ਨਵੇ ਛਿਦਰ ਸਰਵ ਹੈ ਅਪਵਿੱਤਰਾ ਬੋਰ ਹਰ ਨਾਮ ਪਵਿੱਤਰ ਸਭ ਕੀਤਾ ਜੇ ਹਰ ਸੋ ਪ੍ਰਸੰਨ ਹੋਇ ਮੇਰਾ ਸੁਆਮੀ ਹਰ ਸਿਮਰਤ ਮਨ ਲਹਿ ਜਾਵੇ ਜੀਉ ਮਾਇਆ ਮੂਹ ਬਿਖ ਮੈਂ ਭਾਰੀ ਕਿਉ ਤਰੀਐ ਦੁੱਤਰ ਸੰਸਾਰੀ ਸਤਿਗੁਰ ਬੋਇਤ ਦੇ ਪ੍ਰਭ ਸਾਚਾ ਜਬ ਹਰਿ ਹਰਿ ਪਾਰ ਲੰਘਾਵੇ ਜੀਉ ਤੂੰ ਸਰਬਤਰ ਤੇਰਾ ਸਭ ਕੋਈ ਜੋ ਤੂੰ ਕਰਹਿ ਸੋਈ ਪ੍ਰਭ ਹੋਈ ਜਨ ਨਾਨਕ ਗੁਣ ਗਾਵੇ ਵਿਚਾਰਾ ਹਰਿ ਭਾਵੈ ਹਰ ਥਾਏ ਪਾਵੈ ਜੀਉ ਮਾਰੂ ਮਹੱਲਾ ਚੌਥਾ ਹਰਿ ਹਰਿ ਨਾਮ ਜਪੋ ਮਨ ਮੇਰੇ ਸਭ ਕਿਲਵੇ ਕਾਟੈ ਹਰਿ ਤੇਰੇ ਹਾਰ ਤਨ ਰਾਖੋ ਹਰ ਤਨ ਸੰਚੋ ਹਰਿ ਚਲ ਧਿਆਨ ਨਾਲ ਸਖਾਈ ਜੀਉ ਜਿਸ ਨੂੰ ਕਿਰਪਾ ਕਰੇ ਸੋ ਧਿਆਵੈ ਨਿਤ ਹਰ ਜਪ ਜਾਪੈ ਜਪ ਹਰ ਸੁਖ ਪਾਵੈ ਗੁਰ ਪ੍ਰਸਾਦੀ ਹਰ ਦਾਸ ਆਵੈ ਜਪ ਹਰ ਹਰ ਪਾਰ ਲੰਘਾਈ ਜੀਉ ਰਹਾਉ ਨਿਰਭਉ ਨਿਰੰਕਾਰ ਸਤਨਾਮ ਜਗ ਮੈਂ ਸ੍ਰੇਸ਼ਟ ਊਤਮ ਕਾਮ ਦੁਸ਼ਮਣ ਦੂਤ ਜਮ ਕਾਲ ਠੇ ਮਾਰੋ ਹਰ ਸੇਵਕ ਨੇੜ ਨਾ ਜਾਈ ਜੀਉ ਜਿਸ ਉਪਰ ਹਰ ਕਾ ਮਨ ਮਾਨਿਆ ਸੋ ਸੇਵਕ ਚਹੁ ਜੁਗ ਚਹੁ ਕੁੰਟ ਜਾਣਿਆ ਜੇ ਉਸ ਕਾ ਬੁਰਾ ਕਹੈ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਓ ਸਭ ਮੈਂ ਇੱਕ ਨਿਰੰਜਨ ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਜਿਸ ਹਰ ਰਾਖੈ ਤਿਸ ਕੌਣ ਮਾਰੈ ਜਿਸ ਕਰਤਾ ਆਪ ਛਡਾਈ ਜੀਓ ਹਉ ਅਨ ਦਿਨ ਨਾਮ ਲਈ ਕਰਤਾਰੇ ਜਿਨ ਸੇਵਕ ਭਗਤ ਸਭੇ ਨਿਸਤਾਰੇ 10 8 4 ਵੇਦ ਸਭ ਪੁੱਛੋ ਜਨ ਨਾਨਕ ਨਾਮ ਛਡਾਈ ਜੀਓ ਮਾਰੂ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਡਰਪੈ ਧਰਤੇ ਆਕਾਸ ਨਖਤਰਾ ਉਪਰ ਅਮਰ ਕਰਾਰਾ ਪੌਣ ਪਾਣੀ ਬੈ ਸੰਤਰ ਡਰਪੈ ਡਰਪੈ ਇੰਦਰ ਵਿਚਾਰਾ ਏਕਾ ਨਿਰਭਉ ਸੁਣੀ ਸੋ ਸੁਖਿਆ ਸੋ ਸਦਾ ਸੁਹੇਲਾ ਜੋ ਗੁਰਮਿਲ ਗਾਇ ਗੁਨੀ ਰਹਾਉ ਦੇਹ ਧਾਰ ਹਰ ਦੇਵਾ ਡਰਪੈ ਸਿਧ ਸਾਧਕ ਡਰ ਹੋਇਆ ਲਖ 84 ਮਰ ਮਰ ਜਨਵੇ ਫੇਰ ਫੇਰ ਜੋਨੀ ਜੋਇਆ ਰਾਜਸ ਸਾਤਕ ਤਾਮਸ ਡਰਪੈ ਕੇਤੇ ਰੂਪ ਪਾਇਆ ਛਲ ਬਪਰੀ ਇਹ ਕੌਲਾ ਡਰਪੈ ਅਤਿ ਪੈ ਧਰਮ ਰਾਇਆ ਸਗਲ ਸਮਗਰੀ ਡਰਹਿ ਵਿਆਪੀ ਬਿਨ ਡਰ ਕਰਨਾ ਹਾਰਾ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੋਹੈ ਹੈ ਦਰਬਾਰਾ ਮਾਰੂ ਮਹੱਲਾ ਪੰਜਵਾ ਪਾਂਚ ਬਰਖ ਕੋ ਅਨਾਦ ਰੂ ਵਾਰ ਕੇ ਹਰ ਸਿਮਰਤ ਅਮਾਰ ਅਟਾਰੇ ਪੁੱਤਰ ਹੇਦ ਨਾਰਾਇਣ ਕਹਿਓ ਜਮ ਕੰਕਰ ਮਾਰ ਵਿਦਾਰੇ ਮੇਰੇ ਠਾਕੁਰ ਕੇਤੇ ਅਗੰਤ ਉਧਾਰੇ ਮੋਹੇ ਦੀਨ ਅਲਪ ਮਤ ਨਿਰਗੁਣ ਪਰਿਓ ਸਰਨ ਦੁਆਰੇ ਰਹਾਓ ਬਾਲਮੀਕ ਸੁਵਿਚਾਰੋ ਤਰਿਓ ਬਥਿਕ ਤਰੇ ਵਿਚਾਰੇ ਏਕ ਨਿਮਕ ਮਨ ਮਾਹੇ ਅਰਾਧਿਓ ਗਜਪਦ ਪਾਰ ਉਤਾਰੇ ਕੀਨੀ ਰਖਿਆ ਭਗਤ ਪ੍ਰਹਿਲਾਦਾ ਹਰ ਨਾਕਸ ਨਹਿ ਬਿਦਾਰੇ ਬਿਦਰਦਾਸੀ ਸੁਧ ਭਇਓ ਪੁਨੀਤਾ ਸਗਲੇ ਕੋਲ ਉਜਾਰੇ ਕਮਨ ਪ੍ਰਾਦ ਬਤਾਵੋ ਆਪਣੇ ਮਿਥਿਆ ਮੋਹ ਮਗਨਾਰੇ ਆਇਓ ਸਾਮ ਨਾਨਕ ਓਟ ਹਰ ਕੀ ਨੀਜੈ ਪੂਜਾ ਪਸਾਰੇ ਮਾਰੂ ਮਹੱਲਾ ਪੰਜਵਾ ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਕ ਜਤਨ ਕਰ ਧਾਏ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਤੇ ਭੈ ਅਜਾਏ ਅਵਰ ਦਿਨ ਕਾਹੂ ਕਾਜ ਨ ਲਾਏ ਸੋ ਦਿਨ ਮੋਹ ਕੋ ਦੀਜੈ ਪ੍ਰਭ ਜੀਓ ਜਾ ਦਿਨ ਹਰ ਜਸ ਗਾਏ ਰਹਾਉ ਪੁੱਤਰ ਕਲਤਰ ਗ੍ਰਹਿ ਦੇਖ ਪਸਾਰਾਏ ਅਸੀ ਮੈਂ ਉਰਝਾਏ ਮਾਇਆ ਮਦ ਚਾਕ ਭੈ ਉਦਮਾਤੇ ਹਰ ਹਰ ਕਬਹੁ ਨਾ ਗਾਏ ਇਹ ਬਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਦਾਤਾਰ ਵੱਡੇ ਪ੍ਰਭ ਸਮਰਥ ਮਾਗਨ ਕਉ ਧਾਨ ਆਏ ਤਿਆਗਿਓ ਸਗਲਾ ਮਾਨ ਮਹਤਾ ਦਾਸ ਰੇਣ ਸਰਨਾਏ ਕਹੋ ਨਾਨਕ ਹਰ ਮਿਲ ਭਏ ਏਕੈ ਮਹਾ ਆਨੰਦ ਸੁਖ ਪਾਏ ਮਾਰੂ ਮਹੱਲਾ ਪੰਜਵਾ ਕਵਣ ਥਾਨ ਧੀਰੋ ਹੈ ਨਾਮਾ ਕਵਣ ਬਸਤ ਅਹੰਕਾਰਾ ਕਵਣ ਚੀਨ ਸੁਨ ਉਪਰ ਛੋਹਿਓ ਮੁਖ ਤੇ ਸੁਨ ਕਰਿਗਾਰਾ ਸੁਨੋ ਰੇ ਤੂੰ ਕੌਣ ਕਹਾ ਤੇ ਆਇਓ ਏਤੀ ਨਾ ਜਾਣੋ ਕੇਤੀਕ ਮੁੱਦਤ ਚਲਤੇ ਖਬਰ ਨਾ ਪਾਇਓ ਰਹਾਓ ਸਹਨਸ਼ੀਲ ਭਵਨ ਅਰ ਪਾਣੀ ਵਸਦਾ ਖਿਮਾਨ ਨੇ ਭਰਾਤੇ ਪੰਜ ਤਤ ਮਿਲ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ ਜਿਨ ਰਚ ਰਚਿਆ ਪੁਰਖ ਵਿਧਾਤਾ ਨਾਰੇ ਹਉਮੈ ਪਾਈ ਜਨਮ ਮਰਨ ਉਸ ਹੀ ਕੋ ਹੈ ਰੇ ਓਹਾ ਆਵੈ ਜਾਈ ਵਰਨ ਚਿਹਨ ਨਾਹੀ ਕਿਛ ਰਚਨਾ ਮਿਥਿਆ ਸਗਲ ਪਸਾਰਾ ਪੰਤ ਨਾਨਕ ਜਬ ਖੇਲ ਉਜਾਰੈ ਤਬ ਏਕੈ ਏਕੰਕਾਰ ਮਾਰੂ ਮਹੱਲਾ ਪੰਜਵਾ ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵਖਰ ਲੈ ਚਾਲਿਓ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਰਹਾਓ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ ਸਾਜ ਆਨੰਦ ਰਖਿਓ ਗ੍ਰਹਿ ਭੀਤਰ ਉਠ ਵਾਹੂ ਕਉ ਦੌਰਿਓ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋ ਘਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਨੇ ਮੰਨਿਓ ਭਇਓ ਕਿਰਪਾਲ ਠਾਕੁਰ ਸੇਵਕ ਕਉ ਸਵਰੇ ਹਲਤ ਪਲਾਤਾ ਤਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਮਾਰੂ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰਿ ਹਰਿ ਗਾਈ ਸ੍ਰਮ ਥਾਕਾ ਪਾਏ ਵਿਸਰਾਮ ਮਿਟ ਗਈ ਸਗਲੀ ਧਾਈ ਆਪ ਮੋਹਿ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਦਾਤਾ ਸੰਤਨ ਕੀ ਸਰਨਾਈ ਰਾਵ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤਹਿ ਨਾ ਪਇਓ ਦੂਰ ਆਈ ਸੁਖ ਸੀਤਲ ਸਰਦਾ ਸਾ ਪੂਰੀ ਹੋਏ ਸੰਸਹਾਈ ਪਾਵਨ ਪਤਿਤ ਕੀਏ ਖਿਨ ਭੀਤਰ ਮਹਿਮਾ ਕਥਨ ਨਾ ਜਾਈ ਨਿਰਭਉ ਪੈ ਸਗਲ ਪੈ ਖੋਏ ਗੋਬਿੰਦ ਚਰਨ ਓਟਾਈ ਨਾਨਕ ਜਸ ਗਾਵੇ ਠਾਕੁਰ ਕਾ ਰੈਣ ਦਿਨ ਲਿਵ ਲਾਈ ਮਾਰੂ ਮਹੱਲਾ ਪੰਜਵਾ ਜੋ ਸਮਰੱਥ ਸਰਬ ਗੁਣ ਨਾਇਕ ਤਿਸ ਕੋ ਕਹੋ ਨਾ ਗਾਵਸਰੇ ਛੋੜ ਜਾਏ ਖਿਨ ਭੀਤਰ ਤਾ ਕੋ ਉਆ ਕੋ ਫਿਰ ਫਿਰ ਧਾਵਸਰੇ ਆਪਣੇ ਪ੍ਰਭ ਕੋ ਕਿਉ ਨਾ ਸਮਾਰਸਰੇ ਬੈਰੀ ਸੰਗ ਰੰਗ ਰਸ ਰਤਿਆ ਤਿਸਿਓ ਜੀ ਰਾਜਾਰ ਸਰੇ ਰਹਾਉ ਜਾ ਕੈ ਨਾਮ ਸੁਨਿਆ ਜਮ ਛੋੜੈ ਤਾ ਕੀ ਸਰਨ ਨਾ ਪਾਵਸਰੇ ਕਾੜ ਦੇ ਸਿਆਲ ਬਫਰੇ ਕਉ ਤਾ ਕੀ ਓਟ ਟਿਕਾਵਸਰੇ ਜਿਸ ਕਾ ਜਾਸ ਸੁਨਤ ਭਵ ਤਰੀਐ ਤਾ ਸਿਉ ਰੰਗ ਨਾ ਲਾਭ ਸ੍ਰੀ ਥੋਰੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਸ੍ਰੀ ਭਇਓ ਪ੍ਰਸਾਦ ਕਿਰਪਾ ਨਿਧ ਠਾਕੁਰ ਸੰਤ ਸੰਗ ਪਤ ਪਾਈ ਕਹੋ ਨਾਨਕ ਤ੍ਰੈ ਗੁਣ ਪ੍ਰਮ ਛੂਟਾ ਜੋ ਪ੍ਰਭ ਭਏ ਸਹਾਈ ਮਾਰੂ ਮਹੱਲਾ ਪੰਜਵਾ ਅੰਤਰਜਾਮੀ ਸਭ ਜਾਣੈ ਤਿਸ ਤੇ ਕਾ ਦੁਲਾਰਿਓ ਹਸਤ ਪਾਵ ਚਰੇ ਖਿਨ ਭੀਤਰ ਅਗਨ ਸੰਗ ਲੈ ਜਾ ਰਿਓ ਮੂੜੇ ਤੈ ਮਨ ਤੇ ਰਾਮ ਵਿਸਾਰਿਓ ਲੂਣ ਖਾਏ ਕਰਹਿ ਹਰਾਮ ਖੋਰੀ ਪੇਖਦ ਨੈਣ ਬਿਦਾਰਿਓ ਰਹਾਉ ਅਸਾਧ ਰੋਗ ਉਪਜਿਓ ਤਨ ਭੀਤਰ ਟਰਤ ਨਾ ਕਾਹੂ ਟਾਰਿਓ ਪ੍ਰਭ ਬਿਸਰਤ ਮਹਾ ਦੁਖ ਪਾਇਓ ਇਹੋ ਨਾਨਕ ਤਤ ਵਿਚਾਰਿਓ ਮਾਰੂ ਮਹੱਲਾ ਪੰਜਵਾ ਚਰਨ ਕਮ ਪ੍ਰਭ ਰਾਖੇ ਤੀਤ ਹਰ ਗੁਣ ਗਾਵਾ ਨੀਤਾ ਨੀਤ ਤਿਸ ਬਿਨ ਦੂਜਾ ਅਵਰ ਨ ਕੋ ਆਦ ਮਾਦ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪੇ ਰਹਾਓ ਜਾ ਕੈ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਗਹਿਓ ਸਾਚਾ ਸੋਏ ਸੁਖ ਪਾਇਆ ਫਿਰ ਦੁਖ ਨਾ ਹੋਏ ਮਾਰੂ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਾਨ ਸੁਖ ਦਾਤਾ ਜੀ ਸੁਖ ਦਾਤਾ ਤੂੰ ਕਾਹੇ ਵਿਸਾਰਿਓ ਅਗਿਆਨਥ ਹੋਛਾ ਮਦ ਚਾਗ ਹੋਏ ਤੂੰ ਬਾਵਰ ਦੁਲਭ ਜਨ ਆਕਾਰਥ ਰੇ ਨਰ ਐਸੀ ਕਰਹਿ ਆਨਥ ਤਾਜ ਸਾਰੰਗ ਤਰ ਭ੍ਰਮ ਤੂੰ ਬੂਲਾ ਮੋਹਿ ਲਪਟਿਓ ਦਾਸੀ ਸੰਸਾਨਥ ਰਾਮ ਧਰਨੀ ਧਰ ਤਿਆਗ ਨੀਜ ਕੁਲ ਸੇਵੈ ਹੋ ਹੋ ਕਰਤ ਬਿਹਾਵਤ ਭੋਗਟ ਕਰਮ ਕਰੈ ਅਗਿਆਨੀ ਮਨ ਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰਮਾਨਿਆ ਜੋ ਬਿਨਸਤ ਸੋਨੇ ਚਲ ਜਾਣਥ ਪਰ ਕੀ ਕਉ ਆਪਣੀ ਕਰ ਪਕਰੀ ਐਸੇ ਭੂਲ ਪੁਲਾਨਤ ਖੱਤਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮ ਤਰਾਨਥ ਗੁਰ ਨਾਨਕ ਉਪਦੇਸ਼ ਕਾਹਤ ਹੈ ਜੋ ਸੁਨੈ ਸੋ ਭਾਰ ਪ੍ਰਾਨਥ ਮਾਰੂ ਮਹੱਲਾ ਪੰਜਵਾ ਗੁਪਤ ਕਰਤਾ ਸੰਗ ਸੋ ਪ੍ਰਭ ਕਾਵੇ ਮਨੁਖਾਏ ਵਿਸਾਰ ਹਰ ਜਿਉ ਵਿਖੈ ਭੋਗੈ ਤਪਤ ਥਮ ਗਲ ਲਾਏ ਰੇ ਨਰਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਗਰਧਬ ਤੁਮ ਨਹੀਂ ਸੁਨਿਓ ਧਰਮ ਰਾਏ ਰਾਮ ਵਿਕਾਰ ਪਾਥਰ ਗਲਹਿ ਬਾਧੇ ਨਿੰਦ ਪੋਟ ਸਿਰਾਏ ਮਹਾ ਸਾਗਰ ਸਮੁੰਦ ਲਗਨਾ ਭਾਰ ਨਾ ਭਰਨਾ ਜਾਏ ਕਾਮ ਕ੍ਰੋਧ ਲੋਭ ਮੋਹ ਵਿਆਪਿਓ ਨੇਤਰ ਰਖੇ ਫਿਰਾਏ ਸੀਸ ਉਠਾਵਨ ਨਾ ਕਬੂ ਮਿਲੇ ਮਹਾਦ ਉਤਰ ਮਾਇ ਸੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਿਪਾਇ ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ ਜਿਸ ਕਰਮ ਖੁੱਲਿਆ ਤਿਸ ਲਹਾ ਪੜਦਾ ਜਿਨ ਗੁਰ ਪੈ ਮੰਨਿਆ ਸੁਭਾਇ ਗੁਰ ਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੋ ਨਾ ਪਾਏ ਦੇ ਨਰ ਇਨ ਬਿਦ ਪਾਰ ਭਰਾਏ ਧਿਆਏ ਹਰ ਜਿਉ ਹੋਏ ਮਿਰਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਮਾਰੂ ਮਹੱਲਾ ਪੰਜਵਾ ਬਾਹਰ ਢੂਢਣ ਤੇ ਛੂਟ ਪਰੇ ਗੁਰ ਘਰ ਹੀ ਮਾਇ ਦਿਖਾਇਆ ਥਾ ਅਨਪਉ ਅਚਰਜ ਰੂਪ ਪ੍ਰਪੇਖਿਆ ਮੇਰਾ ਮਨ ਛੋੜ ਨਾ ਕਥੂ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾਰਾਉ ਅਦਿਸ਼ਟ ਅਗੋਚਰ ਭਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਹਦ ਸਬਦ ਦਸਮ ਦਵਾਰ ਵਜਿਓ ਤਾ ਅੰਮ੍ਰਿਤ ਨਾਮ ਚਵਾਇਆ ਥਾ ਟੋਟ ਨਾਹੀ ਮਨ ਤ੍ਰਿਸ਼ਨਾ ਬੂਝੀ ਅਖੋਟ ਭੰਡਾਰ ਸਮਾਇਆ ਥਾ ਚਰਨ ਚਰਨ ਚਰਨ ਗੁਰ ਸੇਵੇ ਅਘੜ ਘੜਿਓ ਰਸ ਪਾਇਆ ਥਾ ਸਾਜੇ ਆਵਾ ਸਾਜੇ ਜਾਵਾ ਸਾਜੇ ਮਨ ਖੇਲਾਇਆ ਥਾ ਕਹੋ ਨਾਨਕ ਪਰਮ ਗੁਰ ਖੋਇਆ ਤਾਂ ਹਰ ਮਹਲੀ ਮਹਲ ਪਾਇਆ ਥਾ ਮਾਰੂ ਮਹੱਲਾ ਪੰਜਵਾ ਜਿਸੈ ਸਾਜ ਨਿਵਾਜਿਆ ਤਿਸੈ ਸਿਉ ਰੁਚਨਾਹੇ ਆਣ ਰੂਤੀ ਆਣ ਬੋਈਐ ਫਲ ਨ ਫੂਲੈ ਤਾਹੇ ਰੇ ਮਨਵਤਰ ਬੀਜਨ ਨਾਉ ਬੋਏ ਖੇਤੀ ਲਾਏ ਮਨੁਆ ਭਲੋ ਸਮੋ ਸੁਆਉ ਰਹਾਉ ਖੋਏ ਖਾੜਾ ਭਰਮ ਮਨ ਕਾ ਸਤਗੁਰ ਸਰਣੀ ਜਾਏ ਕਰਮ ਜਿਸ ਕੋ ਤੁਰਹੁ ਲਿਖਿਆ ਸੋਈ ਕਾਰ ਕਮਾਏ ਭਾਉ ਲਾਗਾ ਗੋਬਿੰਦ ਸਿਉ ਘਾਲ ਪਾਈ ਥਾਏ ਖੇਤ ਮੇਰਾ ਜੰਮਿਆ ਨਿਖੁਟ ਨਾ ਕਬੂ ਜਾਏ ਪਾਇਆ ਅਮੋਲ ਪਦਾਰਥੋ ਛੋੜ ਨ ਕਦੂ ਜਾਏ ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਆਗਾਏ ਮਾਰੂ ਮਹੱਲਾ ਪੰਜਵਾ ਫੂਟੋ ਆਂਡਾ ਪਰਮ ਕਾ ਮਨਹਿ ਭਇਓ ਪ੍ਰਗਾਸ ਕਾਟੀ ਮੇਰੀ ਪਗਾ ਤੇ ਗੁਰ ਕੀਨੀ ਬੰਦ ਖਲਾਸ ਆਵਣ ਜਾਣ ਰਹਿਓ ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦੀ ਓ ਰਹਾ ਜਬ ਤੇ ਸਾਧੂ ਸੰਗ ਪਿਆ ਤੋ ਛੋੜ ਗਏ ਨਿਗਹਾਰ ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ਚੂਕਾ ਭਾਰਾ ਕਰਮ ਕਾ ਹੋਏ ਨਿਹ ਕਰਮਾ ਸਾਗਰ ਤੇ ਕੰਢੈ ਚੜੇ ਗੁਰ ਕੀਨੇ ਧਰਮਾ ਸਚ ਥਾਨ ਸਜ ਬੈਠ ਕਾ ਸਜ ਸੋ ਬਣਾਇਆ ਸਚ ਪੂੰਜੀ ਸਜ ਵਖਰੋ ਨਾਨਕ ਘਰ ਪਾਇਆ ਮਾਰੂ ਮਹੱਲਾ ਪੰਜਵਾ वेद पुकारा मुख ते पंडित का मामन का माठा मोनी होए बैठा एकांती हृदय कल्पन गाठा होए उदासी गृहता चलियो छुटकै नाही नाठा जिय की कह पह बात कहा आप मुक्त मुख ब्रह्म मेले ऐसो कहा लहा रहा तपसी करके दे साधी मनमदाधिस्ताना ब्रह्मचार ब्रह्मचर्य कीना हृदय भया गुमाना ਸੰਿਆਸੀ ਹੋਇ ਕੈ ਤੀਰਥ ਪ੍ਰਮਿਓ ਉਸ ਮੈਂ ਕ੍ਰੋਧ ਬਿਗਾਨਾ ਘੁੰਗਰ ਗਰਬਾਵਤ ਭੈ ਰਾਮਦਾਸਾ ਰੋਟੀਆਂ ਕੇ ਉਪਾਵਾ ਵਰਤ ਨੇਮ ਕਰਮ ਖਟ ਕੀਨੇ ਬਾਹਰ ਭੇਖ ਦਿਖਾਵਾ ਗੀਤ ਨਾਦ ਮੁਖ ਰਾਗ ਲਾਪੇ ਮਨ ਨਹੀਂ ਹਰਿ ਹਰਿ ਗਾਵਾ ਹਰਖ ਸੋਗ ਲੋਭ ਮੋਹ ਰਾਤ ਹੈ ਨਿਰਮਲ ਹਰ ਕੇ ਸੰਤਾ ਤਿਨ ਕੀ ਧੂੜ ਪਾਏ ਮਨ ਮੇਰਾ ਜਾ ਦਇਆ ਕਰੇ ਭਗਵੰਤਾ ਕਹੋ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰਜਾਮੀ ਹਰਿ ਰਾਇਆ ਸਭ ਕੇ ਜਾਣੈ ਮੇਰੇ ਜੀ ਕਾ ਪ੍ਰੀਤਮ ਬਿਸਰ ਗਏ ਬਕ ਬਾਇਆ ਰਹਾਉ ਦੂਜਾ ਮਾਰੂ ਮਹੱਲਾ ਪੰਜਵਾ ਕੋਟ ਲਾਗ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਾਰਾ ਜਾ ਕੋ ਨਾਮ ਨਾ ਦੀਆ ਮੇਰਾ ਸਤਿਗੁਰ ਸੇ ਮਰ ਜਨ ਹੈ ਗਵਾਰਾ ਮੇਰੇ ਸਤਿਗੁਰ ਹੀ ਪਤ ਰਾਖ ਚੀਤ ਆਵੈ ਤਬ ਹੀ ਪਦ ਪੂਰੀ ਬਿਸਰਤ ਰਲਿਐ ਖਾਕ ਰਹਾਉ ਰੂਪ ਰੰਗ ਖੁਸ਼ੀਆ ਮਨ ਭੋਗਣ ਤੇ ਤੇ ਛਿਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੂਖ ਸਹਜ ਇਹੋ ਸਾਰਾ ਮਾਇਆ ਰੰਗ ਬਿਰੰਖਿਨੈ ਮੈਂ ਜਿਉ ਬਾਦਰ ਕੀ ਛਾਇਆ ਸੇ ਲਾਲ ਭੈ ਗੂੜੈ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ਨਾਮੋ ਵਡਿਆਈ ਸੋਭਾ ਨਾਨਕ ਖਸਮ ਪਿਆਰਾ ਮਾਰੂ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਓੰਕਾਰ ਉਤਪਾਤੀ ਕੀਆ ਦਿਨ ਸਵਰਾਤੀ ਵਾਂਤਰਨ ਤਿਰਭਉਣ ਪਾਣੀ ਚਾਰ ਵੇਦ ਚਾਰੇ ਖਾਣੀ ਖੰਡ ਦੀਪ ਸਭ ਲੋਵਾ ਏਕ ਕਵਾਵੇ ਤੇ ਸਭ ਹੋਵਾ ਕਰਨਾ ਹਾਰਾ ਬੂਝੋ ਰੇ ਸਤਿਗੁਰ ਮਿਲੈ ਤਾਂ ਸੂਝੈ ਰੇ ਰਹਾਉ ਤ੍ਰੈ ਗੁਣ ਕੀ ਆਪਸਾਰਾ ਨਰਕ ਸੁਰਗ ਅਵਤਾਰਾ ਹਉ ਮੈਂ ਆਵੇ ਜਾਈ ਮਨ ਟਿਕਣ ਨਾ ਪਾਵੇ ਰਾਈ ਬਾਝ ਗੁਰੂ ਗਵਾਰਾ ਮੈਂ ਸਤਗੁਰ ਨਿਸਤਾਰਾ ਹਉ ਕਰਮ ਕਮਾਣੇ ਤੇ ਤੇ ਬੰਧ ਗਲਾਣੇ ਮੇਰੀ ਮੇਰੀ ਤਾਰੀ ਉਹ ਆਪੈ ਲੋਹਾਰੀ ਸੋ ਗੁਰ ਮਿਲ ਏਕ ਪਛਾਣਾ ਜਿਸ ਹੋਵੇ ਭਾਗ ਮਥਾਣਾ ਸੋ ਮਿਲਿਆ ਜੇ ਹਰਿ ਮਨ ਭਾਇਆ ਸੋ ਭੂਲਾ ਜੇ ਪ੍ਰਭੂ ਭੁਲਾਇਆ ਨਾ ਆਪਹੁ ਮੂਰਖ ਗਿਆਨੀ ਜੇ ਕਰਾਵੇ ਸੋ ਨਾਮ ਵਖਾਨੀ ਤੇਰਾ ਅੰਤ ਨਾ ਪਾਰਾ ਵਾਰਾ ਜਨ ਨਾਨਕ ਸਤ ਬਲਿਹਾਰਾ ਮਾਰੂ ਮਹੱਲਾ ਪੰਜਵਾ ਮੋਹਨੀ ਮੋਏ ਲੀਏ ਤ੍ਰੈ ਗੁਨੀਆ ਲੋਭ ਵਿਆਪੀ ਝੂਠੀ ਦੁਨੀਆ ਮੇਰੀ ਮੇਰੀ ਘਰ ਕੈ ਸੰਚੀ ਅੰਤ ਕੀ ਬਾਹਰ ਸਗਲ ਲੈ ਛਲਿਆ ਨਿਰਭਉ ਨਿਰੰਕਾਰ ਦਇਲਿਆ ਜੀ ਜੰਤ ਸਗਲੇ ਯਾ ਰਹਾਓ ਏਕੈ ਸ਼ਰਮ ਕਰ ਗਾਡੀ ਗੱਢ ਹੈ ਏਕੈ ਸੁਪਨਾ ਦਾਮ ਨਾ ਛੱਡ ਹੈ ਰਾਜ ਕਮਾਇ ਕਰੀ ਜਿਨ ਥੈਲੀ ਤਾਕੈ ਸੰਗ ਨਾ ਚੰਚਲ ਚਲਿਆ ਏਕ ਹੈ ਪ੍ਰਾਣ ਪਿੰਡ ਤੇ ਪਿਆਰੀ ਏਕ ਸੰਚੀ ਤਜਬਾ ਮਹਤਾਰੀ ਸੁਤ ਮੀਤ ਭਰਾ ਤੇ ਗੋਹ ਜੀ ਤਾ ਕੈ ਨਿਕਟ ਨਾ ਹੋਈ ਖਲਿਆ ਹੋਇ ਅਧੂਤ ਬੈਠੇ ਲਾ ਤਾਰੀ ਜੋਗੀ ਜਤੀ ਪੰਡ ਵਿਚਾਰੀ ਗ੍ਰਹਿ ਮੜੀ ਮਸਾਣੀ ਬਨ ਮਹਿ ਬਸਤੇ ਊਠ ਤਨਾ ਕਹਿ ਲਾਗੀ ਪਲਿਆ ਕਾਟੇ ਵੰਦਨ ਠਾਕੁਰ ਜਾ ਕੇ ਹਰ ਹਰ ਨਾਮ ਬਸਿਓ ਜੀ ਤਾਕੈ ਸਾਧ ਸੰਗ ਭਏ ਜਨ ਮੁਕਤੇ ਗਦ ਪਾਈ ਨਾਨਕ ਨਦਰ ਨਿਹਲਿਆ ਮਾਰੂ ਮਹੱਲਾ ਪੰਜਵਾ ਸਿਮਰੋ ਏਕ ਨਿਰੰਜਨ ਸੋ ਜਾਤੇ ਬਿਰਥਾ ਜਾਤ ਨਾ ਕੋ ਮਾਤ ਗਰਭ ਮੈਂ ਜਿਨ ਪਾਇਆ ਜੀਉ ਪਿੰਡ ਦੇ ਸਾਜ ਸਵਾਰਿਆ ਸੋਈ ਵਿਧਾਤਾ ਖਿਨ ਖਿਨ ਜਪੀਐ ਜਿਸ ਸਿਮਰਤ ਆਵਗੁਣ ਸਭ ਢਕੀਐ ਚਰਨ ਕਮਲ ਉਰੇ ਅੰਤਰ ਧਾਰੋ ਵਿਖਿਆ ਤੇ ਜੀਉ ਉਧਾਰੋ ਕਰਨ ਪਲਾਹ ਮਿਟਹਿ ਬਿਰ ਲਾਟਾ ਜਪ ਗੋਬਿੰਦ ਪਰਮ ਪਉ ਫਾਟਾ ਸਾਧ ਸੰਗ ਵਿਰਲਾ ਕੋ ਪਾਏ ਨਾਨਕ ਤਾ ਕੈ ਬਲ ਬਲ ਜਾਏ ਰਾਮ ਨਾਮ ਮਨ ਤਨ ਆਧਾਰਾ ਜੋ ਸਿਮਰੈ ਤਿਸ ਕਾ ਨਿਸਤਾਰਾ ਰਹਾਉ ਮਿਥਿਆ ਵਸਤ ਸਤ ਕਰਮਾਨੀ ਹਿਤ ਲਾਇਓ ਸਠ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਾਤਾ ਕੌਡੀ ਬਦਲੇ ਜਨਮ ਗਵਾਤਾ ਆਪਣਾ ਛੋੜ ਪਰਾਇਆ ਰਾਤਾ ਮਾਇਆ ਮਦ ਮਨ ਤਨ ਸੰਗ ਜਾਤਾ ਤ੍ਰਿਸ਼ਨਾ ਬੂਝੈ ਕਰਤ ਕਲੋਲਾ ਊਣੀ ਆਸ ਮਿਥਿਆ ਸਭ ਬੋਲਾ ਆਵਤ ਇਕੇਲਾ ਜਾਤ ਇਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਪਾਇ ਠਗੌਰੀ ਆਪ ਬੁਲਾਇਓ ਨਾਨਕ ਕਿਰਤ ਨਾ ਜਾਏ ਮਿਟਾਇਓ ਪਸ ਪੰਖੀ ਭੂਤ ਅਰ ਪ੍ਰੇਤਾ ਬਹੁ ਜੋਨੀ ਫਿਰਤਾ ਅਨੇਤਾ ਜਾ ਜਾਨੋ ਤਹਰਾਣ ਨਾ ਪਾਵੇ ਥਾਨ ਬਿਹੂਨ ਉਠ ਉਠ ਫਿਰਤਾ ਆਵੇ ਮਨ ਤਨ ਬਾਸਨਾ ਬਹੁਤ ਵਿਸਥਾਰਾ ਅਹਮੇਵ ਮੂਠੋ ਵਿਚਾਰਾ ਅਨਕ ਦੋਖ ਅਰ ਬਹੁਤ ਸਜਾਈ ਤਾਂ ਕੀ ਕੀਮਤ ਕਹਣ ਨਾ ਜਾਏ ਪ੍ਰਭ ਬਿਸਰਤ ਨਰਕ ਮਹਿ ਪਾਇਆ ਤਾ ਮਾਤ ਨਾ ਬੰਦ ਨਾ ਮੀਤ ਨਾ ਜਾਇਆ ਜਿਸ ਕਉ ਹੋਤ ਕਿਰਪਾਲ ਸੁਆਮੀ ਸੋ ਜਨ ਨਾਨਕ ਪਾਰ ਗਿਰਾਮੀ ਪ੍ਰਮਤ ਪ੍ਰਮਤ ਪ੍ਰਭ ਸਰਨੀ ਆਇਆ ਦੀਨਾ ਨਾਥ ਜਗਤ ਪਿਤ ਮਾਇਆ ਪ੍ਰਭ ਦਇਆਲ ਦੁਖ ਦਰਦ ਬਿਦਾਰਨ ਜਿਸ ਭਾਵੈ ਤਿਸੀ ਨਿਸਤਾਰਨ ਅੰਧ ਕੂਪ ਤੇ ਕਾਢਨਾ ਰਾਮ ਪ੍ਰੇਮ ਭਗਤ ਹੋਤ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗਨ ਤੇ ਆਪ ਉਵਾਰਿਆ ਜਬ ਤਬ ਸੰਜਮ ਇਸ ਤੇ ਕਿਛ ਨਾਹੀ ਆਦਿ ਅੰਤ ਪ੍ਰਭ ਅਗਮ ਗਾਹੀ ਨਾਮ ਦੇਹ ਮਾਗਾ ਦਾਸ ਤੇਰਾ ਹਰਿ ਜੀ ਮਨੁ ਪਦ ਨਾਨਕ ਪ੍ਰਭ ਮੇਰਾ ਮਾਰੂ ਮਹੱਲਾ ਪੰਜਵਾ ਕਤ ਕਉ ਡਹ ਕਾਵੋ ਲੋਗਾ ਮੋਹਨ ਦੀਨ ਕਿਰਪਾਈ ਐਸੀ ਜਾਨ ਪਾਈ ਸਰਨ ਸੂਰੋ ਗੁਰਦਾਤਾ ਰਾਖੈ ਆਪ ਵਡਾਈ ਰਹਾ ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ਆਪਣੇ ਕੋ ਕਿਰਪਾ ਕਰਿਓ ਇੱਕ ਨਾਮ ਧਿਆਈ ਨਾਨਕ ਦੀਨ ਨਾਮ ਮਾਗੈ ਦੁਤੀਆ ਭਰਮ ਚੁਕਾਈ ਮਾਰੂ ਮਹੱਲਾ ਪੰਜਵਾ ਮੇਰਾ ਠਾਕੁਰ ਅਤਿ ਭਾਰਾ ਮੋਹਿ ਸੇਵਕ ਬੇਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ ਮੋ ਕੋ ਦੇਹੋ ਦਾਨਾ ਰਹਾ ਸਗਲੇ ਮੈਂ ਦੇਖੇ ਜੋਈ ਬੀਜੋ ਅਵਰ ਨ ਕੋਈ ਜੀਵਨ ਪ੍ਰਤਪਾਲ ਸੁਮਾ ਹੈ ਹੈ ਹੋਸੀ ਆਹੇ ਦਇਆ ਮੋਹਿ ਕੀ ਜੈ ਦੇਵਾ ਨਾਨਕ ਲਾਗੋ ਸੇਵਾ ਮਾਰੂ ਮਹੱਲਾ ਪੰਜਵਾ ਪਤਿਤ ਉਧਾਰਨ ਤਾਰਨ ਬਾਲ ਬਲ ਬਲੇ ਬਲ ਜਾਈਐ ਐਸਾ ਕੋ ਭੇਟੈ ਸੰਤ ਜਿਤ ਹਰਿ ਹਰੇ ਹਰਿ ਧਿਆਈਐ ਮੋਹ ਕੋ ਕੋਈ ਨਾ ਜਾਣਤ ਕਹੀਤ ਦਾਸ ਤੁਮਾਰਾ ਏਹਾ ਓਟ ਆਧਾਰਾ ਰਾਮ ਸਰਬ ਧਾਰਨ ਪ੍ਰਤਪਾਰਨ ਇਕ ਬਿਨੋ ਦੀਨਾ ਤੁਮਰੀ ਵਿਦ ਤੁਮ ਹੀ ਜਾਣੋ ਤੁਮ ਜਲ ਹਮ ਮੀਨਾ ਪੂਰਨ ਵਿਸਤੀਰਨ ਸੁਆਮੀ ਆਹੇ ਆਇਓ ਪਾਛੈ ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ਅਟਲ ਅਖਇਓ ਦੇਵਾ ਮੋਹਨ ਅਲਖ ਪਾਰਾ ਦਾਨ ਪਾਵੋ ਸੰਤਾ ਸੰਗ ਨਾਨਕ ਰੇਨ ਦਾ ਸਾਰਾ ਮਾਰੂ ਮਹੱਲਾ ਪੰਜਵਾ ਤਿਆਗ ਹਾਏ ਸੰਤਾ ਗੁਰ ਜਾਣੇ ਜਿਨ ਮੰਤਾ ਤਾ ਕੀ ਕਿਛ ਕਹਣ ਨਾ ਜਾਈ ਜਾ ਕੋ ਨਾਮ ਬਡਾਈ ਲਾਲ ਮੋਲਾ ਲਾਲੋ ਅਗਾ ਅਤੋ ਲਾਨਾ ਮੋ ਰਹਾਓ ਆਵਿ ਗਤ ਸਿਓ ਮਾਨਿਆ ਮਾਨੋ ਗੁਰਮੁਖ ਤਤ ਗਿਆਨੋ ਪੇਖਤ ਸਗਲ ਧਿਆਨੋ ਤਜਿਓ ਮਨ ਤੇ ਅਭਿਮਾਨੋ ਨਿਹ ਚਲ ਤਿਨ ਕਾ ਠਾਣਾ ਗੁਰ ਤੇ ਮਹਾਲ ਪਛਾਣਾ ਆਨ ਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਤ੍ਰਿਪਤ ਅਘਾਏ ਸਾਸ ਸਮਾ ਸੁਭਾਏ ਹਰ ਫੰਡਾਰ ਹਾਥ ਆਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾ ਘਰ ਛੇਵਾਂ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਛੋੜ ਸਗਲ ਸਿਆਣ ਪਾ ਮਿਲ ਸਾਧ ਤਿਆਗ ਗੁਮਾਨ ਅਵਰ ਸਭ ਕਿਛ ਮਿਥਿਆ ਰਸਨਾ RAM RAM ਵਖਾਨ ਮੇਰੇ ਮਨ ਕਰਨ ਸੁਣ ਹਰਿ ਨਾਮ ਮਿਟਹਿ ਅਗ ਤੇਰੇ ਜਨਮ ਜਨਮ ਕੇ ਕਮਨ ਬਪਰੋ ਜਾਮ ਰਹਾਉ ਦੂਖ ਦੀਨ ਨਾ ਭਉ ਵਿਆਪੈ ਮਿਲੈ ਸੁਖ ਵਿਸਰਾਮ ਗੁਰ ਪ੍ਰਸਾਦ ਨਾਨਕ ਬਖਾਨੈ ਹਰਿ ਭਜਨ ਤਤ ਗਿਆਨ ਮਾਰੂ ਮਹੱਲਾ ਪੰਜਵਾ ਜਿਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇਹ ਪੁੱਤਰ ਮਿੱਤਰ ਬਿਲਾਸ ਬਨਤਾ ਤੂਟ ਤੇ ਏ ਨੇਹ ਮੇਰੇ ਮਨ ਨਾਮ ਨਿਤ ਨਿਤ ਲੇਹ ਜਗਤ ਨਾਹੀ ਅਗਨ ਸਾਗਰ ਸੂਖ ਮਨ ਤਨ ਦੇਹ ਰਹਾ ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇ ਹਰਿ ਭਗਤ ਦ੍ਰਿੜ ਮੇਰੇ ਸਾਧ ਨਾਨਕ ਤੇਰਾ ਕਾਮ ਆਵਤ ਏਹ ਮਾਰੂ ਮਹੱਲਾ ਪੰਜਵਾ ਪੁਰਖ ਪੂਰਨ ਸੁਖਾ ਦਾਤਾ ਸੰਗ ਬਸਤਉ ਨੀਤ ਮਰੈ ਨ ਆਵੇ ਨ ਜਾਏ ਬਿਨਸੈ ਵਿਆਪਤ ਉਸਨ ਨਾ ਸੀਤ ਮੇਰੇ ਮਨ ਨਾਮ ਸੋ ਕਰ ਪ੍ਰੀਤ ਚੇਤ ਮਨ ਮਹਿ ਹਰਿ ਕਰ ਨਿਧਾਨਾ ਇਹ ਨਿਰਮਲ ਰੀਤ ਰਹਾ ਕਿਰਪਾਲ ਦਇਆਲ ਗੋਪਾਲ ਗੋਬਿੰਦ ਜੋ ਜਪੈ ਤਸੀਦ ਨਵਲ ਨਵਤਨ ਚਤੁਰ ਸੁੰਦਰ ਮਨ ਨਾਨਕ ਤੇ ਸੰਗ ਬੀਧੇ ਵਾਰੂ ਮਹੱਲਾ ਪੰਜਵਾ ਚਲਤ ਵੈਸਤ ਸੋਧ ਜਾਗਤ ਗੁਰ ਮੰਤਰ ਹਿਰਦੈ ਚਿਤਾਰੇ ਚਰਨ ਸਰਨ ਪਾਇ ਸੰਗ ਸਾਧੂ ਭਾਵ ਸਾਗਰ ਉਤਰਹਿ ਪਾਰੇ ਮੇਰੇ ਮਨ ਨਾਮ ਹਿਰਦੈ ਧਾਰੇ ਕਰ ਪ੍ਰੀਤ ਮਨ ਤਨ ਲਾਏ ਸਿਓ ਅਵਰ ਸਗਲ ਵਿਸਾਰ ਰਹਾਓ ਜੀਉ ਮਨ ਤਨ ਪ੍ਰਾਨ ਪ੍ਰਭ ਕੇ ਤੂ ਆਪਨ ਆਪ ਨਿਵਾਰੇ ਗੋਵਿੰਦ ਭਾਈ ਸਭ ਸਵਾਰਥ ਪੂਰੇ ਨਾਨਕ ਕਵਹੋ ਨਹਾਰੇ ਮਾਰੂ ਮਹੱਲਾ ਪੰਜਵਾ ਤਜ ਆਪ ਬਿਨਸੀ ਤਾਪ ਰੇਣ ਸਾਧੂ ਥੀਓ ਤਿਸਹਿ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦੀਓ ਮੇਰੇ ਮਨ ਨਾਮ ਅੰਮ੍ਰਿਤ ਪੀਓ ਆਨ ਸਾਧ ਵਿਸਾਰ ਹੋਛੇ ਅਮਰ ਜੁਗ ਜੁਗ ਜੀਓ ਰਹਾਓ ਨਾਮ ਇਕ ਰਸ ਰੰਗ ਨਾਮਾ ਨਾਮ ਲਾਗੀ ਲੀਓ ਮੀ ਸਾਜਨ ਸਖਾ ਬੰਧਵ ਹਰ ਏਕ ਨਾਨਕ ਕੀਓ ਮਾਰੂ ਮਹੱਲਾ ਪੰਜਵਾ ਪ੍ਰਤੀਪਾਲ ਮਾਤਾ ਉਦਰ ਰਾਖੈ ਲਗਨ ਦੇਤ ਨ ਸੇਕ ਸੋਈ ਸੁਆਮੀ ਇਹਾ ਰਾਖੈ ਬੂਝ ਬੁੱਧ ਵਿਵੇਕ ਮੇਰੇ ਮਨ ਨਾਮ ਕੀ ਕਟੇਕ ਤਿਸੈ ਬੂਝ ਜਿਨ ਤੂ ਕੀਆ ਪ੍ਰਭ ਕਰਨ ਕਾਰਨ ਏਕ ਰਹਾ ਚੇਤ ਮਨ ਮਹਿ ਤਾ ਸਿਆਣਪ ਛੋੜ ਸਗਲੇ ਭੇਖ ਸਿਮਰ ਹਰ ਹਰਿ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾ ਪਤਿਤ ਪਾਵਨ ਨਾਮ ਜਾ ਕੋ ਅਨਾਥ ਕੋ ਹੈ ਨਾਥ ਮਹਾ ਭੌਜਲ ਮਾਹੇ ਤੁਲਹੋ ਜਾ ਕੋ ਲਿਖਿਓ ਮਾਤ ਡੂਬੇ ਨਾਮ ਬਿਨ ਘਨ ਸਾਥ ਕਰਨ ਕਾਰਨ ਚੇਤਨਾ ਆਵੇ ਦੇ ਕਰ ਰਾਖੈ ਹਾਥ ਰਹਾਉ ਸਾਧ ਸੰਗਤ ਗੁਣ ਉਚਾਰਨ ਹਰੀ ਨਾਮ ਅੰਮ੍ਰਿਤ ਪਾਥ ਕਰਹੁ ਕਿਰਪਾ ਮੁਰਾਰ ਮਾਧਵ ਸੁਣ ਨਾਨਕ ਵੈ ਗਾਥ ਮਾਰੂ ਅੰਜਲੀ ਮਹੱਲਾ ਪੰਜਵਾ ਘਰ ਸਤਵਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਸੰਜੋਗ ਵਿਜੋਗ ਤੁਰੋਈ ਹੁਆ ਪੰਜ ਤਾਤ ਕਰ ਪੁਤਲਾ ਕੀਆ ਸਾਹ ਕਹਿ ਫਰਮਾਇੜ ਜੀ ਦੇਹੀ ਵਿੱਚ ਦਿਓ ਆਏ ਪਿਆ ਜਿਥੈ ਅਗਨ ਪਖੈ ਪੜਹਾਰੇ ਊਰਦ ਮੁਖ ਮਹਾ ਗੁਬਾਰੇ ਸਾਸ ਸਾਸ ਸੰਭਾਲੇ ਸੋਈ ਉਥੈ ਖਸਮ ਛਡਾਇ ਲਿਆ ਵਿਚੋ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਆਵੇ ਜਾਇ ਪੁਹਾਈਐ ਜੋਨੀ ਰਹਾਣ ਨਾ ਕਿਤੀ ਥਾਇ ਭਇਆ ਮਿਹਰਵਾਨ ਰਖ ਲੈਣ ਆਪੇ ਜੀ ਜੰਤ ਸਭ ਤਿਸ ਕੇ ਥਾਪੇ ਜਨਮ ਪਦਾਰਥ ਜਿਨ ਚਲਿਆ ਨਾਨਕ ਆਇਆ ਸੋ ਪ੍ਰਵਾਨ ਥਿਆ ਮਾਰੂ ਮਹੱਲਾ ਪੰਜਵਾ ਵੈਦੋ ਨਾ ਵਾਈ ਭੈਣੋ ਨਾ ਪਾਈ ਏਕੋ ਸਹਾਈ RAM ਹੈ ਕੀਤਾ ਜਿਸੋ ਹੋਵੇ ਪਾਪਾਂ ਮਲੋ ਧੋਵੇ ਸੋ ਸਿਮਰਹੁ ਪ੍ਰਧਾਨ ਹੈ ਘਟ ਘਟੇ ਵਾਸੀ ਸਰਬ ਨਿਵਾਸੀ ਆਸਤਰ ਜਾ ਕਾ ਥਾਨ ਹੈ ਆਵੇ ਨ ਜਾਵੇ ਸੰਗੇ ਸਮਾਵੇ ਪੂਰਨ ਜਾ ਕਾ ਕਾਮ ਹੋਏ ਭਗਤ ਜਨਾ ਕਾ ਰਾਖਣ ਹਾਰਾ ਸੰਤ ਜੀਵੈ ਜਪ ਪ੍ਰਾਨ ਆਧਾਰਾ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਕੁਰਬਾਨ ਹੈ ਇਕ ਓੰਕਾਰ ਸਤਿਗੁਰ ਪ੍ਰਸਾਦਿ ਮਾਰੂ ਮਹੱਲਾ ਨੋਵਾ ਹਰਿ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰਾ ਜਾ ਮਨ ਉਦਰਿਓ ਗਨ ਕਾਹੂ ਗਤ ਪਾਈ ਰਹਾਓ ਪੰਚਾਲੀ ਕੋ ਰਾਜ ਸਵਾ ਮਹਿ ਰਾਮ ਨਾਮ ਸੁਧਿਆਈ ਆਈ ਤਾਕੋ ਦੂਖ ਹਰਿਓ ਕਰੁਣਾ ਮੈਂ ਆਪਣੀ ਪੈਜ ਬਢਾਈ ਜਿਹ ਨਰ ਜਸ ਕਿਰਪਾ ਨਿਜ ਗਾਇਓ ਤਾਕੋ ਭਇਓ ਸਹਾਈ ਕਹੁ ਨਾਨਕ ਮੈਂ ਇਹੀ ਪਰੋਸੈ ਗਈ ਆਨ ਸਰਨਾਈ ਮਾਰੂ ਮਹੱਲਾ ਨੋਵਾ ਅਬ ਮੈਂ ਕਹਾ ਕਰੋ ਰੀ ਮਾਈ ਸਗਲ ਜਨਮ ਬਿਖੇਨ ਸਿਉ ਖੋਇਓ ਸਿਮਰੋ ਨਾਇਕ ਨਾਈ ਰਾਵ ਕਾਰ ਫਾ ਜਬ ਗਰ ਮਹਿ ਮੇਲੀ ਤੇ ਸੁਧ ਸਭ ਬਿਸਰਾਈ RAM ਨਾਮ ਜਾ ਸੰਕਟ ਮਹਿ ਕੋ ਅਬ ਹੋ ਸਹਾਈ ਜੋ ਸੰਪਤਿ ਆਪਣੀ ਕਰਮਾਨੀ ਛਿਨ ਵਹਿ ਭਈ ਪਰਾਈ ਕਹੁ ਨਾਨਕ ਜਹ ਸੋਚ ਰਹੀ ਮਨ ਹਰ ਜਸ ਕਬਹੂ ਨਾ ਗਾਈ ਮਾਰੂ ਮਹੱਲਾ ਨੋਵਾ ਮਾਈ ਮੈਂ ਮਨ ਕੋ ਮਾਨ ਨ ਤਿਆਗਿਓ ਮਾਇਆ ਕੇ ਮਦ ਜਨਮ ਸਿਰਾਇਓ RAM ਭਜਨ ਨਹੀਂ ਲਾਗਿਓ ਰਹਾ ਜਾਮ ਕੋ ਡੰਡ ਪਰਿਓ ਸ੍ਰੀ ਉਪਰ ਤਬ ਸੋਵਤ ਤੈ ਜਾਗਿਓ ਕਹਾ ਹੋਤ ਅਬ ਕੈ ਪਛਤਾਏ ਛੂਟਤ ਨਾਹਿਨ ਭਾਗਿਓ ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ ਸੁਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮਹਿ ਪਾਗਿਓ ਮਾਰੂ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ ਅੜਸੜ ਤੀਰਥ ਭੌਕਣਾ ਭ੍ਰਮ ਥਾਕੇ ਭੇਖਾ ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ ਤੂੰ ਅਜਰਾਵਰ ਅਮਰ ਤੂੰ ਸਭ ਚਾਲਣ ਹਾਰੀ ਨਾਮ ਰਸਾਇਣ ਭਾਇ ਲੈ ਪਰ ਹਰ ਦੁਖ ਭਾਰੀ ਰਹਾਉ ਹਰ ਪੜੀਏ ਹਰ ਬੁਝੀਐ ਗੁਰਮਤੀ ਨਾਮ ਉਧਾਰਾ ਗੁਰ ਪੂਰੈ ਪੂਰੀ ਮਤ ਹੈ ਪੂਰਾ ਸ਼ਬਦ ਵਿਚਾਰਾ ਅਠ ਸੜ ਤੀਰਥ ਹਾਰਿ ਨਾਮ ਹੈ ਕਿਲਵੇ ਕਾਟਨ ਹਾਰਾ ਜਲ ਬਿਲੋਵੈ ਜਲ ਮਥੈ ਤਤ ਡੋੜੈ ਅੰਧ ਅਗਿਆਨਾ ਗੁਰਮਤੀ ਤਦ ਮਥਿਐ ਅੰਮ੍ਰਿਤ ਪਾਈਐ ਨਾਮ ਨਿਧਾਨਾ ਮਾਨੁਖ ਤਤ ਨਾ ਜਾਣਨੀ ਪਸ਼ੂ ਮਾਹੇ ਸਮਾਨਾ ਹਉ ਮੈਂ ਮੇਰਾ ਮਰੀ ਮਰ ਮਰ ਜੰਮੈ ਵਾਰੋ ਵਾਰ ਗੁਰ ਕੈ ਸਬਦੇ ਜੇ ਮਰੈ ਫਿਰ ਮਰੈ ਨਾ ਦੂਜੀ ਵਾਰ ਗੁਰਮਤੀ ਜਗ ਜੀਵਨ ਮਨੁ ਸਹਿ ਸਭ ਕੋਲ ਉਧਾਰਨ ਹਾਰ ਸੱਚਾ ਵਖਰ ਨਾਮ ਹੈ ਸੱਚਾ ਵਪਾਰਾ ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜੈ ਭਾਏ ਕਾਰ ਕਮਾਵਣੀ ਨੇ ਟੋਟਾ ਸਹਿ ਸਾਰਾ ਸਾਚੀ ਸੰਗੇ ਥਾਨ ਸੱਚ ਸੱਚੇ ਘਰ ਬਾਰਾ ਸੱਚਾ ਭੋਜਨ ਭਾਉ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਸ ਭੋਗਣ ਪਾਤ ਸਾਇਆ ਦੁਖ ਸੁਖ ਸੰਘਾਰਾ ਮੋਟਾ ਨਾ ਉਤਰਾਇਆ ਗਲਿਓ ਗੁਣ ਭਾਰਾ ਮਾਨਸ ਦਾਤ ਨਾ ਹੋਵੀ ਤੂ ਦਾਤਾ ਸਾਰਾ ਅਗਮਿਆ ਗੋਚਰ ਤੂ ਤਣੀ ਅਵਗਾਤਾ ਪਾਰਾ ਗੁਰ ਸਬਦੀ ਦਰਜ ਹੋਈਐ ਮੁਕਤੇ ਭੰਡਾਰਾ ਨਾਨਕ ਮੇਲ ਨਾ ਚੂਕਈ ਸਾਚੇ ਵਾਪਾਰਾ ਮਾਰੂ ਮਹੱਲਾ ਪਹਿਲਾ ਬਿਖ ਬੋਏ ਥਾਲਾ ਦਿਆ ਦਿਆ ਸਮੁੰਦ ਮੰਝਾਰੇ ਕੰਧੀ ਦੇਸ ਨ ਆਵੀ ਨਾ ਉਰਵਾਰ ਨਾ ਪਾਰੂ ਵੰਝੀ ਹਾਥ ਨਾ ਖੇਵਟੂ ਜਲ ਸਾਗਰ ਇਸਰਾਲ ਬਾਬਾ ਜਗ ਫਾਥਾ ਮਹਾਜਾਲੇ ਗੁਰ ਪ੍ਰਸਾਦੀ ਉਪਰੇ ਸੱਚਾ ਨਾਮ ਸਮਾਲੇ ਰਹਾਉ ਸਤਿਗੁਰੂ ਹੈ ਬੋਇਥਾ ਸ਼ਬਦ ਲੰਘਾਵਣ ਹਾਰ ਤਿੱਥੈ ਪੁਣ ਨ ਪਾਵ ਕੋ ਨਾ ਜਲ ਨਾ ਆਕਾਰ ਤਿੱਥੈ ਸੱਚਾ ਸਚ ਨਾਏ ਜਲ ਧਾਰਨ ਹਾਰ ਗੁਰਮੁਖ ਲੰਘੇ ਸੇ ਭਾਰ ਪਏ ਸੱਚੇ ਸਿਉ ਵਿਲਾਇ ਆਵਾ ਗਉਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਾਧ ਉਪਜੈ ਸੱਚੇ ਰਹਿ ਸਮਾਏ ਸੱਪ ਪਿੜਾਈ ਪਾਈਐ ਬਿਖ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਐ ਕਿਸਨੋ ਦੀਜੈ ਦੋਸ ਗੁਰਮੁਖ ਗਾਰ ਜੇ ਸੁਨੇ ਮੰਨੇ ਨਾਉ ਸੰਤੋਸ਼ ਮਾਕਰ ਮਛ ਭਾਈਐ ਕੁੰਡੀ ਜਾਲ ਬਤਾਏ ਦੁਰਮਦ ਫਾਥਾ ਭਾਈਐ ਫਿਰ ਫਿਰ ਪਛੋਤਾਏ ਜੰਮਣ ਮਰਨ ਨਾ ਸੁਜੀ ਕੀਰਤ ਨਾ ਮੇਟਿਆ ਜਾਏ ਹਉ ਮੈਂ ਬਿਖ ਪਾਏ ਜਗਤੂ ਪਾਇਆ ਸ਼ਬਦ ਵਸੈ ਬਿਖ ਜਾਏ ਜਰਾ ਜੋਇ ਨਾ ਸਕੀ ਸਚ ਰਹਿ ਲਿਵ ਲਾਏ ਜੀਵਨ ਮੂਤ ਸੋ ਆਖਿਆ ਜਿਸ ਵਿੱਚ ਮੈਂ ਜਾਏ ਧੰਦਾ ਧਾਵਤ ਜਗ ਬਾਧਿਆ ਨਾ ਬੂਝੈ ਵਿਚਾਰ ਜੰਮਣ ਮਰਨ ਵਿਸਾਰਿਆ ਮਨ ਮੁਖ ਮੁਕਤ ਗਵਾਰ ਗੁਰ ਰਾਖੇ ਸੇ ਉਪਰੇ ਸੱਚਾ ਸ਼ਬਦ ਵਿਚਾਰੇ ਸੂਹਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ ਸਤ ਚੁਗੈ ਅੰਮ੍ਰਿਤ ਪੀਐ ਉਡੈ ਤਾ ਏਕਾ ਵਾਰ ਗੁਰ ਮਿਲਿਆ ਖਸਮ ਪਛਾਣੀਐ ਕਹੋ ਨਾਨਕ ਮੋਖ ਦੁਆਰ ਮਾਰੂ ਮਹੱਲਾ ਪਹਿਲਾ ਸ਼ਬਦ ਮਰੈ ਤਾਮ ਹਾਰ ਮਰ ਭਾਗੋ ਕਿਸ ਪਹਿ ਜਾਓ ਜਿਸ ਕੈ ਡਰ ਪੈ ਪਾਗਿਆ ਅੰਮ੍ਰਿਤ ਤਾਕੂ ਨਾਉ ਮਾਰਹਿ ਰਾਖੈ ਏਕ ਤੂੰ ਬੀਜੋ ਨਾਹੀ ਥਾਉ ਬਾਬਾ ਮੈਂ ਕੁਚੀਲ ਕਾਚੋ ਮਤਹੀਨ ਨਾਮ ਬਿਨਾ ਕੋ ਕਛ ਨਹੀਂ ਗੁਰ ਪੂਰਾ ਪੂਰੀ ਮਤਿ ਕੀਨ ਰਹਾਉ ਆਵਗਣ ਸੁਭਰ ਗੁਣ ਨਹੀਂ ਬਿਨ ਗੁਣ ਕਿਉ ਕਰ ਜਾਓ ਸਾ ਸਭ ਸੂਬ ਜੈ ਬਿਨ ਭਾਗਾ ਧਨ ਨਾਹੇ ਜਿਨ ਕੈ ਨਾਮ ਨਾ ਮਨ ਵਸੈ ਸੇ ਬਾਧੇ ਦੂਖ ਸਹਾਏ ਜਿਨੀ ਨਾਮ ਵਿਸਾਰਿਆ ਸੇ ਕਿਤ ਆਏ ਸੰਸਾਰ ਆਗੈ ਪਾਛੈ ਸੁਖ ਨਹੀਂ ਗਾਡੇ ਲਾਦੇ ਚਾਰ ਵਿਛੜਿਆ ਮੇਲਾ ਨਹੀਂ ਦੂਖਣੋ ਜਮ ਦਵਾਰ ਅੱਗੇ ਕਿਆ ਜਾਣਾ ਨਾਹੇ ਮੈਂ ਭੂਲੇ ਤੂੰ ਸਮਝਾਏ ਭੂਲੇ ਮਾਰਗ ਜੋ ਦੱਸੇ ਤਿਸ ਕੈ ਲਾਗੋ ਵਾਏ ਗੁਰ ਬਿਨ ਦਾਤਾ ਕੋ ਨਹੀਂ ਕੀਮਤ ਕਾਣ ਨਾ ਜਾਏ ਸਾਜਣ ਦੇਖਾ ਤਾ ਗਲ ਮਿਲਾ ਸਾਜ ਪਠਾਇਓ ਲੇਖ ਮੁਖ ਧਿਮਾਣੈ ਧਨ ਖੜੀ ਗੁਰਮੁਖ ਆਖੀ ਦੇਖ ਤੁਧ ਭਾਵੈ ਤੂੰ ਮਨ ਵਸੈ ਨਦਰੀ ਕਰਮ ਵਿਸੇਖ ਭੂਖ ਪਿਆਸ ਹੋ ਦੀਪ ਵੈ ਕਿਆਤ ਸਮਾਗੋ ਦੇ ਬੀਜੋ ਸੂਝੈ ਕੋ ਨਹੀਂ ਮਨ ਤਨ ਪੂਰਨ ਦੇ ਜਿਨ ਕੀ ਆਤਨ ਦੇਖਿਆ ਆ ਵਡਾਈ ਦੇ ਨਗਰੀ ਨਾਇਕ ਨਵਤਨੋ ਬਾਲਕ ਲੀਲ ਅਨੂਪ ਨਾਰ ਨ ਪੁਰਖ ਨ ਨੂੰ ਸਾਚੋ ਚਤਰ ਸਰੂਪ ਜੋ ਤਿਸ ਭਾਵੈ ਸੋਚੀਐ ਤੂ ਦੀਪਕ ਤੂ ਧੂਪ ਗੀਤ ਸਾਥ ਚਾਖੇ ਸੁਣੇ ਬਾਦ ਸਾਥ ਤਨ ਰੋਗ ਸੱਚ ਭਾਵੈ ਸੱਚ ਉਚਵੈ ਛੂਟੈ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੋ ਤਿਸ ਭਾਵੈ ਸੋ ਹੋਗ ਮਾਰੂ ਮਹੱਲਾ ਪਹਿਲਾ ਸਾਚੀ ਕਾਰਕ ਮਾਮਨੀ ਹੋਰ ਲਾਲਚ ਬਾਦ ਇਹੋ ਮਨ ਸਾਚੈ ਮੋਹਿਆ ਜੇਵਾ ਸਾਚੇ ਸਾਧ ਬਿਨ ਨਾਵੇ ਕੋ ਰਸ ਨਹੀਂ ਹੋਰ ਚੱਲਹਿ ਬਿਖਲਾ ਦੇ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਮਾਰੇ ਜਿਉ ਫਰਮਾਵਹਿ ਤਿਉ ਚਲਾ ਸਚ ਲਾਲ ਪਿਆਰੇ ਰਹਾਓ ਆਣ ਦਿਨ ਲਾਲੇ ਚਾਕਰੀ ਗੋਲੇ ਸਿਰ ਮੀਰਾ ਗੁਰਬਚਨੀ ਮਨ ਵਿੱਚ ਆ ਸ਼ਬਦ ਮਨ ਧੀਰਾ ਗੁਰਪੂਰੇ ਪੂਰੇ ਹੈ ਕਾਟੈ ਮਨ ਪੀਰਾ ਲਾਲਾ ਗੋਲਾ ਤਣੀ ਕੋ ਕਿਆ ਕਹੋ ਵਡਿਆਈਐ ਭਾਣਾ ਬਖਸੇ ਪੂਰਾ ਤਣੀ ਸੱਚ ਕਾਰ ਕਮਾਈਐ ਵਿਛੜਿਆ ਕੋ ਮੇਲ ਲੈ ਗੁਰ ਕਉ ਵਲ ਜਾਈਐ ਲਾਲੇ ਗੋਲੇ ਮਤ ਕਰੀ ਗੁਰ ਕੀ ਮਤ ਨੀ ਕੀ ਸਾਚੀ ਸੁਰਤ ਸੁਹਾਵਨੀ ਮਨਮੁਖ ਮਤ ਵੀ ਕੀ ਮਨ ਤਨ ਤੇਰਾ ਤੂ ਪ੍ਰਭੂ ਸੱਚ ਧੀਰਕ ਧੁਰ ਕੀ ਸਾਚੈ ਬੈਸਣ ਉਠਣਾ ਸੱਚ ਭੋਜਨ ਭਾਖਿਆ ਚਿਤ ਸਚੈ ਵਿਤੋ ਸੱਚਾ ਸਾਚਾ ਰਸ ਚਾਖਿਆ ਸਾਚੈ ਘਰ ਸਾਚੈ ਰਖੇ ਗੁਰ ਬਚਨ ਸੁਭਾਖਿਆ ਮਨਮੁਖ ਕੋ ਆਲਸ ਕਣੋ ਫਾਥੇ ਉਜਾੜੀ ਫਾਥਾ ਚੁਗੈ ਨਿਤ ਚੋਗੜੀ ਲਗਬੰਧ ਵਿਗਾੜੀ ਗੁਰ ਪ੍ਰਸਾਦੀ ਮੂਤ ਹੋਏ ਸਾਚੇ ਨਿਤਾੜੀ ਅਨਹਿਦ ਲਾਲਾ ਬੇਧਿਆ ਪ੍ਰਭੇਤ ਪਿਆਰੀ ਬਿਨ ਸਾਚੇ ਜਿਉ ਜਲ ਬਲਉ ਝੂਠੇ ਵਿਕਾਰੀ ਬਾਦ ਕਾਰਾ ਸਭ ਛੋਡਿਆ ਸਾਚੀ ਤਰਤਾਰੀ ਜਿਨੀ ਨਾਮ ਵਿਸਾਰਿਆ ਤਿੰਨਾ ਠੌਰ ਨਾ ਠਾਓ ਲਾਲੈ ਲਾਲਚ ਤਿਆਗਿਆ ਪਾਇਆ ਹਰਿ ਨਾਉ ਤੂੰ ਬਖਸ਼ੈ ਤਾਂ ਵੇਲੇ ਹੈ ਨਾਨਕ ਵੱਲ ਜਾਓ ਮਾਰੂ ਮਹੱਲਾ ਪਹਿਲਾ ਲਾਲੇ ਘਾਰ ਵਿਛੋੜਿਆ ਗੁਰ ਕੈ ਪੈਸਾ ਸੁਭਾਈ ਲਾਲੇ ਖਸਮ ਪਛਾਣਿਆ ਵੱਡੀ ਵਡਿਆਈ ਖਸਮ ਮਿਲਿਆ ਸੁਖ ਪਾਇਆ ਕੀਮਤ ਕਾਣ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ਗੁਰ ਪ੍ਰਸਾਦੀ ਉਪਰੇ ਹਰ ਕੀ ਸਰਨਾਈ ਰਹਾਉ ਲਾਲੇ ਨੂੰ ਸਰਕਾਰ ਹੈ ਧੁਰ ਖਸਮ ਫਰਮਾਈ ਲਾਲਾ ਹੁਕਮ ਪਛਾਣਿਆ ਸਦਾ ਰਹੇ ਰਜਾਈ ਆਪੇ ਮੀਰਾ ਬਖਸ਼ ਲਏ ਵੱਡੀ ਵਡਿਆਈ ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ 부ਝਾਈ ਤੇਰੀ ਸੇਵਾ ਸੋ ਕਰੇ ਨੂੰ ਲੈ ਹੈ ਤੂ ਲਾਈ ਬਿਨ ਸੇਵਾ ਕਿਨਾ ਨਾ ਪਾਇਆ ਦੂਜੈ ਪਰਮ ਖੁਆਈ ਸੋ ਕਿਉ ਮਨੋ ਵਿਸਾਰੀਐ ਨਿਤ ਦੇਵੈ ਚੜੈ ਸਵਾਇਆ ਜੀਉ ਪਿੰਡ ਸਭ ਤਿਸ ਦਾ ਸਾਹੋ ਤਿਨੈ ਵਿੱਚ ਪਾਇਆ ਜਾ ਕਿਰਪਾ ਕਰੇ ਤਾ ਸੇਵੀਐ ਸੇਵ ਸਚ ਸਮਾਇਆ ਲਾਲਾ ਸੋ ਜੀਵ ਮਰੈ ਮਰ ਵਿੱਚੋ ਆਪ ਗਵਾਏ ਬੰਧਨ ਟੁੱਟੈ ਮੁਕਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸਭ ਮਹਿ ਨਾਮ ਨਿਦਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਸ ਨਹੀਂ ਲਾਲਾ ਔਗਣਿਆਰ ਤੂੰ ਜੀਵੜ ਦਾਤਾ ਕੋ ਨਹੀਂ ਤੂੰ ਬਖਸ਼ਣਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰ ਸਾਗਰ ਅੰਮ੍ਰਿਤਸਰ ਜੋ ਇੱਛੇ ਸੋ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੈ ਮਨ ਵਸਾਏ ਗੁਰ ਸੇਵਾ ਸਦਾ ਸੁਖ ਹੈ ਜਿਸ ਨੂੰ ਹੁਕਮ ਮਨਾਏ ਸਿਉਨਾ ਰੂਪਾ ਸਭ ਧਾਤ ਹੈ ਮਾਟੀ ਰਲ ਜਾਈ ਬਿਨ ਨਾਵੇ ਨਾਲ ਨ ਚੱਲੀ ਸਤਗੁਰ ਬੂਝ 부ਝਾਈ ਨਾਨਕ ਨਾਮ ਰਤੇ ਸੇ ਨਿਰਮਲੇ ਸਾਚੈ ਰਹੇ ਸਮਾਈ ਮਾਰੂ ਮਹੱਲਾ ਪਹਿਲਾ ਹੁਕਮ ਪਿਆ ਰਹਿਣਾ ਨਹੀਂ ਧੁਰ ਫਾਟੇ ਚੀਰੈ ਇਹੋ ਮਨ ਆਗਣ ਬਾਧਿਆ ਸਹੁ ਦੇ ਸਰੀਰੈ ਪੂਰੈ ਗੁਰਮੁਖ ਸਾਈਐ ਸਭ ਗੁਨਾਹ ਫਕੀਰੈ ਕਿਉ ਰਹੀਆ ਉਠ ਚੱਲਣਾ ਬੁਝ ਸ਼ਬਦ ਵਿਚਾਰਾ ਜਿਸ ਤੂੰ ਮਿਲੈ ਸੋ ਮਿਲੈ ਤੋਰੇ ਹੁਕਮ ਅਪਾਰਾ ਰਹਾਉ ਜਿਉ ਤੂੰ ਰਾਖੈ ਤਿਉ ਰਹਾ ਜੋ ਦੇਹ ਸੋ ਖਾਉ ਜਿਉ ਤੂੰ ਚਲਾਵੈ ਤਿਉ ਚੱਲਾ ਮੁਖ ਅੰਮ੍ਰਿਤ ਨਾਉ ਮੇਰੇ ਠਾਕੁਰ ਹੱਥ ਵਡਿਆਈਆ ਮੇਲੈ ਮਨ ਚਾਉ ਕੀਤਾ ਕਿਆ ਸਾ ਲਾਹੀਐ ਕਰ ਦੇਖੈ ਸੋਈ ਜਿਨ ਕੀਆ ਸੋ ਸੈ ਮੈਂ ਔਰ ਨ ਕੋਈ ਸੋ ਸਾਚਾ ਸਾ ਲਾਹੀਐ ਸਾਚੀ ਪਾਤੇ ਹੋਈ ਪੰਡਿਤ ਪੜਨਾ ਪਹੁੰਚੀ ਬਹੁ ਆਲ ਜੰਜਾਲਾ ਪਾਪ ਹੁਨ ਦੇ ਸੰਗਵੇਂ ਖੁਦ ਆਜਮ ਕਾਲਾ ਵਿਛੋੜਾ ਭਉ ਵਿਸਰੈ ਪੂਰਾ ਰਖਵਾਲਾ ਜਿਨ ਕੀ ਲੇਖਾ ਪਤ ਪਵੈ ਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦੇ ਦੇ ਢੋਟ ਨ ਆਵੀ ਲੈ ਲੈ ਥਕ ਪਾਈ ਖਾਰ ਸਮੁੰਦਰ ਢੰਡੋਲੀਐ ਇੱਕ ਮਣੀਆਂ ਪਾਵੈ ਦੋਇ ਦਿਨ ਚਾਰ ਸੁਹਾਵਣਾ ਮਾਟੀ ਤਿਸ ਖਾਵੈ ਗੁਰ ਸਾਗਰ ਸਤ ਸੇਵੀਐ ਦੇ ਢੋਟ ਨ ਆਵੈ ਮੇਰੇ ਪ੍ਰਭ ਭਾਣ ਸੇ ਉਜਲੇ ਸਭ ਮੈਲ ਭਰੀਜੈ ਮੈਲਾ ਉਜਲ ਤਾਥਿਐ ਪਾਰਸ ਸੰਗ ਪੀਜੈ ਵੰਨੀ ਸਾਚੇ ਲਾਲ ਕੀ ਕਿਨ ਕੀਮਤ ਕੀ ਕੀਜੈ ਭੇਖੀ ਹਾਥ ਨਾ ਲੱਭੇ ਤੀਰਥ ਨਹੀਂ ਦਾਨੇ ਪੁੱਛੋ ਵੇਦ ਪੜੰਤਿਆ ਮੁਠੀ ਵਿਣ ਮਾਨੇ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹੱਲਾ ਪਹਿਲਾ ਮਨਮੁਖ ਲਹਾਰ ਘਰ ਤਾਜ ਵਿਗੂਚੈ ਅਵਰਾ ਕੇ ਘਰ ਹੀਰਾ ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ ਦੁਰਮਤ ਕੂ ਮਨ ਕੇਰੈ ਦਸੰਤਰ ਭਵੈ ਪਾਠ ਪੜਥਾ ਕਾ ਤ੍ਰਿਸ਼ਨਾ ਹੋਏ ਵਧੇਰਾ ਕਾਚੀ ਪਿੰਡੀ ਸ਼ਬਦ ਨਾ ਚੀਨੈ ਉਧਰ ਭਰੈ ਜੈਸੇ ਢੋਰੈ ਬਾਬਾ ਐਸੀ ਰਵਤ ਰਵੈ ਸੰਿਆਸੀ ਗੁਰ ਕੈ ਸ਼ਬਦ ਏਕ ਲਿਵ ਲਾਗੀ ਤੇਰਾ ਨਾਮ ਰਤੇ ਤ੍ਰਿਪਤਾਸੀ ਰਹਾ ਕੋਲੀ ਗੇਰੂ ਰੰਗ ਚੜਾਇਆ ਵਸਤਰ ਪੇਖ ਪੇਖਾਰੀ ਕਾਪੜ ਭਾਰ ਬਨਾਈ ਖਿੰਥਾ ਚੋਲੀ ਮਾਇਆ ਧਾਰੀ ਘਰ ਘਰ ਮਾਗਾ ਜਗ ਪ੍ਰਬੋਧੈ ਮਨ ਅੰਧੈ ਪਾਤਿਹਾਰੀ ਭਰਮ ਭੁਲਾਣਾ ਸ਼ਬਦ ਨਾ ਚੀਨੈ ਜੂਐ ਬਾਜੀ ਹਾਰੀ ਅੰਤਰ ਅਗਨ ਨਾ ਗੁਰ ਬਿਨ ਬੂਜੈ ਬਾਹਰ ਪੂਰ ਤਾਪੈ ਗੁਰ ਸੇਵਾ ਬਿਨ ਭਗਤ ਨ ਹੋਵੀ ਕਿਉ ਕਰ ਚੀਨ ਸਿਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਾਪੈ ਅਠ ਸੜ ਤੀਰਥ ਭਰਮ ਹੈ ਕਿਉ ਮਲ ਧੋਪੈ ਪਾਪੈ ਛਾਣੀ ਖਾਗ ਬਿਭੂ ਚੜਾਈ ਮਾਇਆ ਕਾ ਮਗ ਜੋ ਹੈ ਅੰਤਰਵਾਰ ਏਕ ਨ ਜਾਣੈ ਸਾਜ ਕਹੇ ਤੇ ਛੋਹੈ ਪਾਠ ਪੜੈ ਮੁਖ ਝੂਠੋ ਬੋਲੈ ਨਿਗੁਰੇ ਕੀ ਮਤ ਹੈ ਨਾਮ ਨ ਜਪੀ ਕਿਉ ਸੁ ਪਾਵੈ ਬਿਨ ਨਾਵੈ ਕਿਉ ਸੋਹੈ ਮੂੰਡ ਮੁਡਾਇ ਜਟਾ ਸਿਗ ਬਾਂਧੀ ਮੂੰਡ ਰਹਿ ਅਭਿਮਾਨਾ ਮਨੁਆ ਢੋਲੇ ਦਸ ਦੇ ਧਾਵੈ ਬਿਨ ਰਤ ਆਤਮ ਗਿਆਨਾ ਅੰਮ੍ਰਿਤ ਛੋੜ ਮਹਾਬਿਗ ਪੀਵੈ ਮਾਇਆ ਕਾ ਦੇਵਾਨਾ ਕੀਰਤਨਾ ਮਿਟੇ ਹੁਕਮ ਨ ਬੂਝੈ ਪਸਵਾ ਮਾਇ ਸਮਾਨਾ ਹਾਥ ਕ ਮੰਡਲ ਕਾਪੜਿਆ ਮਨ ਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ ਸਿੱਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਹੈ ਬਾਜ਼ਾਰੀ ਅੰਤਰ ਵੇਖ ਬਾਹਰ ਨਿਪਰਾਤੀ ਤਾ ਜਮ ਕਰੇ ਖੁਆਰੀ ਸੋ ਸੰਿਆਸੀ ਜੋ ਸਤਗੁਰ ਸੇਵੈ ਵਿਚੋ ਆਗਵਾਏ ਛਾਦਨ ਭੋਜਨ ਕੀ ਆਸ ਨਾ ਕਰੀ ਅਚਿੰਤ ਮਿਲੈ ਸੋ ਪਾਏ ਬਕੈ ਨਾ ਬੋਲੇ ਖਿਮਾ ਧਨ ਸੰਗ੍ਰਹਿ ਤਾਮਸ ਨਾਮ ਜਲਾਏ ਧਨ ਗਿਰਹੀ ਸੰਨਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ ਆਸ ਨਿਰਾਸ ਰਹਿ ਸੰਨਿਆਸੀ ਏਕਸ ਸਿਓ ਲਿਵ ਲਾਏ ਹਰ ਰਸ ਪੀਵੈ ਤਾ ਸਾਤ ਆਵੈ ਨਿਜ ਕਰ ਤਾੜੀ ਲਾਏ ਮਨਵਾ ਨਾ ਡੋਲੇ ਗੁਰਮੁਖ ਬੂਝੈ ਤਾਤ ਵਰਜ ਰਹਾਏ ਗ੍ਰਹਿ ਸਰੀਰ ਗੁਰਮਤੀ ਹੋਜੇ ਨਾਮ ਪਦਾਰਥ ਪਾਏ ਬ੍ਰਹਮਾ ਵਿਸ਼ਨ ਮਹੇਸ਼ ਸ੍ਰੇਸ਼ਟ ਨਾਮ ਰਤੇ ਵਿਚਾਰੀ ਖਾਣੀ ਪਾਣੀ ਗਗਨ ਪਤਾਲੀ ਜਨਤਾ ਜੋਤ ਤੁਮਾਰੀ ਸਭ ਸੁਖ ਮੁਕਤ ਨਾਮ ਧੁਨ ਬਾਣੀ ਸਚ ਨਾਮ ਉਰ ਧਾਰੀ ਨਾਮ ਬਿਨਾ ਨਹੀਂ ਛੂਟ ਸੁਨਾਨਕ ਸਾਚੀ ਤਰ ਤੂ ਤਾਰੀ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਏ ਰਗਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਉਰਦ ਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਭਵਜਲ ਕਿਉ ਤਰੈ ਗੁਰਮੁਖ ਨਾਮ ਨਿਰੰਜਨ ਪਾਈਐ ਅਫਰਿਉ ਭਾਰ ਅਫਾਰ ਰਹਿ ਰਾਵ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਬੌਰਾ ਕਿਆ ਕਰਉ ਹਰੇ ਤੂੰ ਦਾਤਾ ਦਇਆਲ ਸਵੈ ਸਿਰ ਐਨਸ ਦਾ ਸੰਭਾਰ ਕਰੇ ਚਾਰ ਪਦਾਰਥ ਲੈ ਜਗ ਜਨਮਿਆ ਸੇਵ ਸਕਤੀ ਘਰ ਵਾਸ ਧਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹਿ ਖਰੇ ਕਰਨ ਪਲਾਵ ਕਰੇ ਨਹੀਂ ਪਾਵੈ ਏਤੋ ਤ ਢੂਡਤ ਥਾਕ ਪਰੇ ਕਾਮ ਕ੍ਰੋਧ ਅਹੰਕਾਰ ਵਿਆਪੇ ਕੂੜ ਕੁਟਾਂ ਬਸਿਓ ਪ੍ਰੀਤ ਕਰੇ ਖਾਵੇ ਭੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੇ ਕਾਲ ਘਰੇ ਬਿਨ ਗੁਰ ਸ਼ਬਦ ਨਾ ਆਪ ਪਛਾਣੈ ਬਿਨ ਹਰਿ ਨਾਮ ਨਾ ਕਾਲ ਟਰੇ ਜੇਤਾ ਮੋਹ ਹਉਮੈ ਕਰ ਭੂਲੇ ਮੇਰੀ ਮੇਰੀ ਕਰਤੇ ਸੀਨ ਖਰੇ ਤਨ ਤਨ ਬਿਨ ਸਹਿ ਸਾ ਸਹਿ ਸਾ ਸਾ ਫਿਰ ਪਛਤਾਵੇ ਮੁਖ ਧੂਰ ਪਰੇ ਬਿਰਧ ਭਇਆ ਜੋਬਨ ਤਨ ਖਿਸਿਆ ਕਪ ਕੰਠ ਬਿਰੂਦੋ ਨੈਣੋ ਨੀ ਧਰੇ ਚਰਨ ਰਹੇ ਕਰ ਕੰਪਣ ਲਾਗੇ ਸਾਖਤ RAM ਨਾ ਹਿਰਦੈ ਹਰੇ ਸੁਰਤ ਗਈ ਕਾਲੀ ਹੂ ਤੌਲੇ ਕਿਸੈ ਨਾ ਭਾਵੈ ਰਖਿਓ ਘਰੇ ਬਿਸਰਤ ਨਾਮ ਐਸੇ ਦੋਖ ਲਾਗੈ ਜਮ ਮਾਰ ਸਮਾਰੇ ਨਰਕ ਖਰੇ ਪੂਰਵ ਜਨਮ ਕੋ ਲੇਖ ਨਾ ਮਿਟੀ ਜਨਮ ਮਰੈ ਕਾ ਕਉ ਦੋਸ ਧਰੇ ਬੇਨ ਗੁਰ ਬਾਤ ਜੀਵਨ ਹੋਰ ਮਰਨਾ ਬੇਨ ਗੁਰ ਸਬਦੈ ਜਨਮ ਜਰੇ ਖੁਸ਼ੀ ਖੁਆਰ ਭੈ ਰਸ ਭੋਗਣ ਭੋਗਟ ਕਰਮ ਵਿਕਾਰ ਕਰੇ ਨਾਮ ਵਿਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਗੁਰਮੁਖ ਰਾਮ ਨਾਮ ਗੁਣ ਗਾਵੈ ਜਾ ਕੋ ਹਰ ਪ੍ਰਮ ਨਦਰ ਕਰੇ ਤੇ ਨਿਰਮਲ ਪੁਰਖ ਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਬਿੰਦ ਹਰੇ ਹਰ ਸਿਮਰੋ ਗੁਰ ਬਚਨ ਸਮਾਰਹੁ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪ੍ਰਧਾਨ ਦੁਆਰੈ ਨਾਨਕ ਤਿਨ ਜਨ ਕੀ ਰੇਣ ਹਰੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ ਆਵੋ ਵੰਜੋ ਡੁੰਮਣੀ ਕੀਤੀ ਮਿੱਤਰ ਕਰਿਓ ਸਾ ਧਨ ਢੋਈ ਨਾਲ ਹੈ ਵਾਢੀ ਕਿਉ ਤੀਰਿਓ ਮੈਡਾ ਮਨ ਰਤਾ ਆਪ ਨੜੇ ਪਿਰ ਨਾਲੇ ਹੋ ਕੋਲ ਘੁਮਾਈ ਖੰਨੀਆਂ ਕੀਤੀ ਇੱਕ ਭੋਰੀ ਨਦਰ ਨਿਹਾਲ ਰਹਾਉ ਪੇਈ ਜੜਾ ਡੋਹਾਗਣੀ ਸੌਰੜਾ ਕਿਉ ਜਾਓ ਮੈਂ ਗਲ ਔਗਣ ਮੁਠੜੀ ਬਿਨ ਪਰ ਝੂਰ ਮਰਾਓ ਜੜਾ ਪਿਰ ਸੰਮਲਾ ਕਰ ਕਰਵਾਸ ਸੁਖ ਸਵੰਦ ਸੁਹਾਗਣੀ ਪਿਰ ਪਾਇਆ ਗੁਣਤਾਸ ਲੇਪ ਨਿਹਾਲੀ ਪਟ ਕੀ ਕਾਪੜ ਅੰਗ ਬਣਾਏ ਪਿਰ ਮੁੱਤੀ ਡੋਹਾਗਣੀ ਤਿਨ ਦੁਖੀ ਰਹਿਣ ਵਿਹਾਏ ਕਿਤੀ ਚਖੋ ਸਾਡੜੇ ਕਿਤੀ ਵੇਸ ਕਰਿਓ ਫਿਰ ਬਿਨ ਜੋਵਨ ਬਾਦ ਗਇਓ ਵਾਢੀ ਚੂਰੇ ਦੀ ਚੂਰੇਓ ਸੱਚੇ ਸੰਦਾ ਸੱਦੜਾ ਸੁਣੀਐ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰੇ ਗਿਆਨੀ ਅੰਜਨ ਸੱਚ ਕਾ ਦੇਖੈ ਦੇਖਣਹਾਰ ਗੁਰਮੁਖ ਬੂਝੈ ਜਾਣੀਐ ਹਉ ਮੈਂ ਗਰਭ ਨਿਵਾਰ ਤਉ ਭਾਵਨ ਤਉ ਜੇਇਆ ਮੂ ਜਹੀਆ ਕਿਤੀ ਆਹ ਨਾਨਕ ਨਾਹੁ ਨਾ ਵਿਛੜੈ ਤਿਨ ਸੱਚੈ ਰਤੜਿਆ ਮਾਰੂ ਮਹੱਲਾ ਪਹਿਲਾ ਨਾ ਪੈਣਾ ਪਰਜਾਇਆ ਨਾ ਸੇ ਸਸੜਿਆ ਸੱਚਾ ਸਾਖ ਨ ਟੁੱਟੀ ਗੁਰ ਮੇਲੇ ਸਹੀਆਹ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਓ ਗੁਰ ਬਿਨੇਤਾ ਭਵ ਥਕੀ ਗੁਰ ਪਿਰ ਮੇਲਮ ਦਿੱਤਮ ਮਿਲਾਇ ਰਹਾਓ ਫੁਫੀ ਨਾਨੀ ਮਾਸੀਆ ਦੇਰ ਦੇ ਠਾਨੜਿਆ ਆਵਣ ਵੰਜਣ ਨਾ ਪੂਰ ਭਰੇ ਪਈਆ ਮਾਮੇ ਤੈ ਮਾ ਮਾਣਿਆ ਭਾਇਰ ਬਾਪ ਨਾ ਮਾਓ ਸਾਥ ਲੱਡੇ ਤਿਨ ਨਾਠਿਆ ਭੀੜ ਕਣੀ ਦਰਿਆਓ ਸਾਚੋ ਰੰਗ ਰੰਗਾਵਲੋ ਸਖੀ ਹਮਾਰੋ ਕੰਤ ਸੱਚ ਵਿਛੋੜਾ ਨਾਥਿਐ ਸੋ ਸਹੁ ਰੰਗ ਰਵੰਤ ਸਭੇ ਰੁੱਤੀ ਚੰਗਿਆ ਜਿਤ ਸੱਚੇ ਸਿਉ ਨੇਹੋ ਸਾਧਨ ਕੰਤ ਪਛਾਣਿਆ ਸੁਖ ਸੁਤੀ ਨਿਸਡੇਹੋ ਪਤਣ ਕੂਕੇ ਪਾਤਣੀ ਵੰਝੋ ਧਰੁਕ ਵਿਲਾੜ ਪਾਰ ਪਵੰਦੜੇ ਡਿਠ ਮੈਂ ਸਤਿਗੁਰ ਬੋਹਿਤ ਝਾੜੇ ਹਿਕ ਨੀ ਲੱਦਿਆ ਹਿਕ ਲੱਦ ਗਏ ਹਿਕ ਭਾਰੇ ਪਰ ਨਾਲੇ ਜਿਨਨੀ ਸੱਚ ਵਣੰਜਿਆ ਸੇ ਸੱਚੇ ਪ੍ਰਭ ਨਾਲੇ ਨਾ ਹਮ ਚੰਗੇ ਆਖਿਆ ਬੁਰਾ ਨ ਦਿਸੈ ਕੋਇ ਨਾਨਕ ਹਉਮੈ ਮਾਰੀਐ ਸੱਚੇ ਜਿਹੜਾ ਸੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖੈ ਕੋਈ ਨਾ ਜਾਣਾ ਸਿਆਣਾ ਸਲਾ ਸਾਹਿਬ ਕੈ ਰੰਗੇ ਰਾਤਾ ਅਨ ਦਿਨ ਨਾਮ ਵਖਾਣਾ ਬਾਬਾ ਮੂਰਖ ਹਾ ਨਾਵੇਂ ਬਲ ਜਾਓ ਤੂੰ ਕਰਤਾ ਤੂੰ ਦਾਨਾ ਬੀਨਾ ਤੇਰਾ ਨਾਮ ਤਰਾਉ ਰਹਾਉ ਮੂਰਖ ਸਿਆਣਾ ਏਕ ਹੈ ਏਕ ਜੋਤ ਨਾਉ ਮੂਰਖਾ ਸਿਰ ਮੂਰਖਾ ਹੈ ਜੇ ਮੰਨੇ ਨਾਹੀ ਨਾਮ ਗੁਰਦੁਆਰੇ ਨਾ ਪਾਈਐ ਬਿਨ ਸਤਿਗੁਰ ਪੱਲੇ ਨਾ ਪਾਏ ਸਤਿਗੁਰ ਕੈ ਭਾਣਾ ਮਨ ਸਹਿ ਤਾ ਅਹਨਸ ਰਹਿ ਲਿਵ ਲਾਇ ਰਾਜ ਰੰਗ ਰੂਪੰ ਬਾਲੰਗ ਜੋਬਨ ਤੇਜ ਵਾਰੀ ਹੁਕਮੀ ਬਾਦੇ ਪਾਸੈ ਖੇਲੈ ਚੌਪੜੇ ਕਾ ਸਾਰੀ ਜਗ ਚਤਰ ਸਿਆਣਾ ਪਰਮ ਪੁਲਾਣਾ ਨਾ ਪੰਡਿਤ ਪੜਹਿ ਗਾਵਾਰੀ ਨਾ ਵਿਸਾਰੈ ਬੇ ਸੰਭਾਲੈ ਬਿਖ ਭੂਲੇ ਲੇਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਾ ਕੱਜਲ ਚਰੈ ਇਹੋ ਸੰਸਾਰ ਤਸੈ ਕੀ ਕੋਠੀ ਜੋ ਪੈਸਾ ਸੋ ਗਰਭ ਜਰੈ ਰਈਤ ਰਾਜੇ ਕਹਾ ਸੁਭਾਏ ਦੋ ਅੰਤਰ ਸੋ ਜਾਸੀ ਕਹਤ ਨਾਨਕ ਗੁਰ ਸੱਚੇ ਕੀ ਪੌੜੀ ਰਾਸੀ ਅਲਖ ਨਿਵਾਸੀ ਮਾਰੂ ਮਹੱਲਾ ਤੀਜਾ ਘਰ ਪੰਜਵਾ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਿਸ ਨੂੰ ਪ੍ਰੇਮ ਮਨ ਵਸਾਏ ਸਾਚਾ ਸ਼ਬਦ ਸਾਹ ਸੁਆਏ ਏਹਾ ਵੇਦਨ ਸੋਈ ਜਾਣਾ ਅਵਰ ਕੇ ਜਾਣਾ ਕਾਰੀ ਜੀਓ ਆਪੇ ਮੇਲੇ ਆ ਮਿਲਾਏ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਿਸ ਨੂੰ ਨਗਰ ਤੁਮਾਰੀ ਜੀਓ ਰਹਾਓ ਦੇਵ ਦ੍ਰਿਸ਼ਟ ਜਾਗੈ ਭਰਮ ਚੁਕਾਏ ਗੁਰ ਪ੍ਰਸਾਦ ਭਰਮ ਪਦ ਪਾਏ ਸੋ ਜੋਗੀ ਇਹ ਜੁਗਤ ਪਛਾਣੈ ਗੁਰ ਕੈ ਸਬਦ ਵਿਚਾਰੀ ਜੀਓ ਸੰਜੋਗੀ ਧਨ ਫਿਰ ਮੇਲਾ ਹੋਵੇ ਗੁਰਮਤ ਵਿੱਚੋ ਦੁਰਮਤ ਖੋਵੇ ਰੰਗ ਸਿਓ ਨਿਤ ਰਲਿਆ ਮਾਣੈ ਆਪਣੇ ਕੰਤ ਪਿਆਰੀ ਜੀਓ ਸਤਗੁਰ ਬਾਝੋ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਗੁਰ ਮਿਲਿਆ ਮਰੈ ਮੰਦਾ ਹੋਵੇ ਗਿਆਨ ਵਿਚਾਰੀ ਜੀਓ ਇਹੋ ਸਬਦ ਸਾਰ ਜਿਸ ਨੂੰ ਲਾਏ ਗੁਰਮੁਖ ਤ੍ਰਿਸ਼ਨਾ ਭੁਖ ਗਵਾਏ ਆਪਣ ਲਿਆ ਕਿਛੂ ਨ ਪਾਈਐ ਕਰ ਕਿਰਪਾ ਕਲ ਧਾਰੀ ਜੀਓ ਅਗਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣਾ ਘਰ ਆਇਆ ਅੰਜਨ ਮਾਹਿ ਨਿਰੰਜਨ ਜਾਤਾ ਜਿਨ ਕਉ ਨਦਰ ਤੁਮਾਰੀ ਜੀਉ ਗੁਰਮੁਖ ਹੋਵੈ ਸੋ ਤਤ ਪਾਏ ਆਪਣਾ ਆਪ ਵਿੱਚ ਹੋ ਗਵਾਏ ਸਤਿਗੁਰ ਬਾਝੋ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਉ ਇਕ ਭ੍ਰਮ ਪੂਲੇ ਫਿਰੈ ਅਹੰਕਾਰੀ ਇਕ ਨਾ ਗੁਰਮੁਖ ਹੋਮੈ ਮਾਰੀ ਸੱਚੈ ਸ਼ਬਦ ਰਤੇ ਬੈਰਾਗੀ ਹੋਰ ਪਰਮ ਪੂਲੇ ਗਾਵਾਰੀ ਜੀਓ ਗੁਰਮੁਖ ਜਿਨੀ ਨਾਮ ਨ ਪਾਇਆ ਮਨੁਖ ਬਿਰਥਾ ਜਨਮ ਗਵਾਇਆ ਅੱਗਾ ਵਿਣ ਨਾਵੇ ਕੋ ਬੇਲੀ ਨਾਹੀ ਬੂਝੈ ਗੁਰ ਵਿਚਾਰੀ ਜੀਉ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰ ਪੂਰਾ ਜੁਗ ਚਾਰੇ ਜਾਤਾ ਜਿਸ ਤੂੰ ਦੇਵਹਿ ਸੋਈ ਪਾਏ ਨਾਨਕ ਤਤ ਵਿਚਾਰੀ ਜੀਉ ਮਾਰੂ ਮਹੱਲਾ ਪੰਜਵਾ ਘਰ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਲਖ 84 ਭ੍ਰਮਤੇ ਭ੍ਰਮਤੇ ਦੁਲਭ ਜਨਮ ਆਪ ਪਾਇਓ ਰੇ ਮੂੜੇ ਤੂੰ ਹੋਛੈ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਖਾਇ ਤੇਰਾ ਵਿਖਿਆ ਸੋ ਉਰਝਾਇਓ ਰਹਾਓ ਰਤਨ ਜਵੇਹਰ ਬਣ ਜਨ ਆਇਓ ਕਾਲਰ ਲਾ ਚਲਾਇਓ ਜੇ ਘਰ ਮੈਂ ਤੁਧ ਰਹਣਾ ਬਸਨਾ ਸੋ ਘਰ ਚੀਤ ਨਾ ਆਇਓ ਅਟਲ ਖੰਡ ਪ੍ਰਾਨ ਸੁਖਦਾਈ ਇਕ ਨਿਮਖ ਨਹੀਂ ਤੁਝ ਗਾਇਓ ਜਹ ਜਾਣਾ ਸੋ ਥਾਨ ਵਿਸਾਰਿਓ ਇਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਲਤਰ ਗ੍ਰਹਿ ਦੇਖ ਸਮਗਰੀ ਏਸੀ ਮੈਂ ਉਲਝਾਇਓ ਜਿਤ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲਤਾ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਧਿਆਇਓ ਮਾਰੂ ਹੱਲਾ ਪੰਜਵਾ ਕਰ ਅਨੁਗ੍ਰਹ ਰਾਖ ਲੀਨੋ ਭਇਓ ਸਾਧੂ ਸੰਗ ਹਰਿ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰ ਜਾਮੀ ਜਾਨ ਰਾਵ ਸੰਸਾਰ ਸਾਗਰ ਜਿਨ ਉਪਾਇਓ ਸਰਨ ਪ੍ਰਭ ਕੀ ਗਹੀ ਗੁਰ ਪ੍ਰਸਾਦੀ ਪ੍ਰਭ ਰਾਦੇ ਜਉ ਕੰਕਰ ਕਿਛ ਨਾ ਕਹੀ ਮੋਖ ਮੁਕਤ ਦਵਾਰ ਜਾ ਕੈ ਸੰਤ ਰਿਦਾ ਭੰਡਾਰ ਜੀਵ ਜੁਗਤ ਸੁਜਾਨ ਸੁਆਮੀ ਸਦਾ ਰਾਖਣ ਹਾਰ ਦੁਖ ਦਰਦ ਕਲੇਸ਼ ਸਹਿ ਜਿਸ ਬਸੈ ਮਨ ਮਾਹੇ ਮਿਰਤ ਨਰਕ ਅਸਥਾਨ ਵਿਖੜੇ ਵਿਖ ਨਾ ਪੋਹੈ ਤਾਹੇ ਰਿਧ ਸਿਧ ਨਵ ਨਿਧ ਜਾ ਕੈ ਅੰਮ੍ਰਿਤਾ ਪ੍ਰਵਾਹ ਆਦਿ ਅੰਤੇ ਮਦ ਪੂਰਨ ਊਚ ਅਗਮਗਾਹ ਸਿੱਧ ਸਾਧਕ ਦੇਵ ਮੁਨ ਜਨ ਵੇਦ ਕਰਹਿ ਉਚਾਰ ਸਿਮਰ ਸੁਆਮੀ ਸੁਖ ਸਾਜ ਪੁੰਚੈ ਨਹੀਂ ਅੰਤ ਪਾਰਾਵਾਰ ਅਨਕ ਪਰਾਸ਼ਤ ਮਿਟੈ ਖਿਨ ਮੈ ਹਿਰਦੈ ਜਪ ਭਗਵਾਨ ਪਾਵਨਾ ਤੇ ਮਹਾ ਪਾਵਨ ਕੋਟਿ ਦਾਨ ਇਸਨਾਨ ਬਲ ਬੁੱਧ ਸੁਧ ਪ੍ਰਾਨ ਸਰਬਸ ਸੰਤਨਾ ਕੀ ਰਾਸ ਮਿਸਰ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਕਾਜ ਵਾ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ ਮਨ ਮੇਰੇ RAM ਰਹੁ ਨਿਤ ਨੀਤ ਦਇਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤ ਨਾ ਕੀ ਰੀਤ ਰਹਾਉ ਚਰਨ ਤਲੈ ਉਗਾਹੇ ਬੈਸਿਓ ਸ਼ਰਮ ਨਾ ਰਹੋ ਸਰੀਰ ਮਹਾ ਸਾਗਰ ਨਾ ਵਿਆਪੈ ਖਿਨਹ ਉਤਰਿਓ ਤੀਰ ਚੰਦਨ ਅਗਰ ਕਪੂਰ ਲੇਪਣ ਤੇ ਸੰਗੇ ਨਹੀਂ ਪ੍ਰੀਤ ਬਿਸਟਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਵਿਪਰੀਤ ਊਚ ਨੀਚ ਵਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤਰ ਮਿੱਤਰ ਸਤਰ ਨਾ ਕਛੂ ਜਾਣੈ ਸਰਬ ਜੀਅ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਵਿਨਾਸ਼ ਪਵਿੱਤਰ ਪਵਿੱਤਰ ਹਾ ਕਿਰਨ ਲਾਗੇ ਮਨ ਨਾ ਭਇਓ ਵਿਖਾਦ ਸੀਤ ਮੰਦ ਸੁਗੰਧ ਚਰਿਓ ਸਰਬ ਥਾਨ ਸਮਾਨ ਜਹਾ ਸਾ ਕਿਛ ਤਾਹ ਲਾਗਿਓ ਤਿਲ ਨ ਸੰਕਾ ਮਾਨ ਸੁਭਾਏ ਅਭਾਏ ਜੋ ਨਿਕਟ ਆਵੇ ਸੀਤ ਤਾ ਕਾ ਜਾਏ ਆਪ ਪਰ ਕਾ ਕਛ ਨ ਜਾਣੈ ਸਦਾ ਸਾ ਸੁਭਾਏ ਚਰਨ ਸਰਨ ਸਨਾਥ ਓ ਮਨ ਰੰਗ ਰਾਤੇ ਲਾਲ ਗੋਪਾਲ ਗੁਣ ਗਾਓ ਨਾਨਕ ਭਏ ਪ੍ਰਭ ਕਿਰਪਾਲ ਮਾਰੂ ਮਹੱਲਾ ਪੰਜਵਾ ਘਰ ਚੌਥਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਚਾਦਨਾ ਚਾਦਨਿਆ ਕਿਨੇ ਪ੍ਰਭ ਜੀਵ ਅੰਤਰ ਚਾਦਨਾ ਆਰਾਧਨਾ ਆਰਾਧਨੀ ਕਾ ਹਰਿ ਹਰਿ ਨਾਮ ਆਰਾਧਨਾ ਤਿਆਗਨਾ ਤਿਆਗਨੀ ਕਾ ਕਾਮ ਕ੍ਰੋਧ ਲੋਭ ਤਿਆਗਨਾ ਮਾਗਨਾ ਮਾਗਨੀ ਕਾ ਹਰ ਜਸ ਗੁਰ ਤੇ ਮਾਗਨਾ ਜਾਗਨਾ ਜਾਗਨੀ ਕਾ ਹਰ ਕੀਰਤਨ ਵਹਿ ਜਾਗਨਾ ਲਾਗਨਾ ਲਾਗਨੀ ਕਾ ਗੁਰ ਚਰਨੀ ਮਨ ਲਾਗਨਾ ਇਹ ਬਿਦ ਤਿਸੈ ਪ੍ਰਾਪਤੇ ਜਾ ਕੈ ਮਸਤਕ ਭਾਗਨਾ ਕਹੋ ਨਾਨਕ ਤਿਸ ਸਭ ਕਿਛ ਨੀ ਕਾ ਜੋ ਪ੍ਰਭ ਕੀ ਸਰਨਾਗਨਾ ਮਾਰੂ ਮਹੱਲਾ ਪੰਜਵਾ ਆਓ ਜੀ ਤੂੰ ਆਓ ਹਮਾਰਾ ਹਰ ਜਸ ਸ਼ਰਵਣ ਸੁਨਾਮਨਾ ਰਹਾਉ ਤੁਧ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗਾਮਨਾ ਸੰਤ ਕਿਰਪਾ ਤੇ ਹਿਰਦੈ ਵਾਸੈ ਦੂਜਾ ਭਾਵ ਮਿਟਾਵਨਾ ਭਗਤ ਦਇਆ ਤੇ ਬੁੱਧ ਪ੍ਰਗਾਸੈ ਦੁਰਮਤ ਦੂਖਤ ਜਾਮਨਾ ਦਰਸ਼ਨ ਭੇਟ ਹੋਤ ਪਨੀਤਾ ਪੁਨਰਵ ਗਰਭ ਨ ਪਾਵਨਾ ਨਉ ਨਿਧਿ ਰਿਧ ਸਿਧ ਪਾਈ ਜੋ ਤੁਮਰੈ ਮਨ ਭਾਵਨਾ ਸੰਤ ਬਿਨਾ ਮੈਂ ਥਾਉ ਨਾ ਕੋਈ ਅਵਰ ਨ ਸੂਝੈ ਜਾਵਨਾ ਮੋਹਿ ਨਿਰਗੁਣ ਕੋ ਕੋਇ ਨ ਰਾਖੈ ਸੰਤਾ ਸੰਗ ਸਮਾਵਨਾ ਕਹੋ ਨਾਨਕ ਗੁਰ ਚਲਪ ਦਿਖਾਇਆ ਮਨ ਮੱਧੇ ਹਰਿ ਹਰਿ ਰਾਮਨਾ ਮਾਰੂ ਮਹੱਲਾ ਪੰਜਵਾ ਦਾ ਸਫਲ ਜੀਵਨ ਸੋਹਣੇ ਹਰ ਜਪ ਜਪ ਸਦ ਜੀਵਨਾ ਰਹਾਓ ਪੀਵਨਾ ਜਿਤ ਮਨ ਆਗਾਵੈ ਨਾਮ ਅੰਮ੍ਰਿਤ ਰਸ ਪੀਵਨਾ ਖਾਵਨਾ ਜਿਤ ਭੂਖ ਨਾ ਲਾਗੈ ਸੰਤੋਖ ਸਦਾ ਤ੍ਰਿਪਤੀ ਮਨਾ ਪਹਿਨਣਾ ਰਖ ਪਾਤਿ ਪਰਮੇਸ਼ਰ ਫਿਰ ਨਾਗੇ ਨਹੀਂ ਥੀਵਨਾ ਭੋਗਨਾ ਮਨ ਮੱਧੇ ਅਰ ਰਸ ਸੰਤ ਸੰਗਤ ਮਹਿ ਲੀਵਨਾ ਬਿਨ ਤਾਗੇ ਬਿਨ ਸੂਈ ਯਾਨੀ ਮਨ ਹਰ ਭਗਤੀ ਸੰਗ ਸੀਵਨਾ ਮਾਤਿਆ ਹਰ ਰਸ ਮਹਿ ਰਾਤੇ ਤਿਸ ਬੋੜ ਨਾ ਕਬੂ ਔਖੀਵਨਾ ਮਿਲਿਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾ ਜਿਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ ਮਾਰੂ ਮਹੱਲਾ ਪੰਜਵਾ ਘਰ ਅਠਵਾ ਅੰਜੁਲੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸ ਗ੍ਰਹਿ ਬਹੁਤ ਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮਹੰਤਾ ਦੁਹ ਵਿਵਸਥਾ ਤੇ ਜੋ ਮੁਕਤਾ ਸੋਈ ਲਾਭ ਭਾਲੀਐ ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਦਾ ਬੋਧ ਬੇਦ ਪਾੜ ਸਭ ਸੋਦਾ ਤੇਹੀ ਮੈਂ ਜੋ ਰਹਿ ਅਲਿਪਤਾ ਤਿਸ ਜਨ ਕੀ ਪੂਰਨ ਕਾਲੀਐ ਜਾਗਤ ਸੂਤਾ ਪਰਮ ਗੂਤਾ ਬਿਨ ਗੁਰ ਮੁਕਤ ਨ ਹੋਈਐ ਮੀਤਾ ਸਾਧ ਸੰਗ ਟੁੱਟੈ ਹੋ ਬੰਧਨ ਏਕੋ ਏਕ ਨਿਹਾਲੀਐ ਕਰਮ ਕਰੈ ਤਾਂ ਬੰਧਾ ਨਾ ਕਰੈ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸਮ ਜਾਣੈ ਘਟ ਘਟ ਰਾਮ ਹਿਆਲੀਐ ਸੰਸਾਰੈ ਮਹਿ ਸਾਸਾ ਵਿਆਪੈ ਕਥ ਕਥਾ ਗੋਚਰ ਨਹੀਂ ਜਾਪੈ ਜਿਸੈ ਬੁਝਾਏ ਸੋਈ ਬੂਝੈ ਓ ਬਾਲਕ ਵਾਗੀ ਪਾਲੀਐ ਛੋੜ ਬਹਿ ਤੋ ਛੂਟੈ ਨਾਹੀ ਜੋ ਸੰਚੈ ਤੋ ਭਉ ਮਨ ਮਾਹੀ ਏਸੀ ਮਹਿ ਜਿਸ ਕੀ ਪਤ ਰਾਖੈ ਤਿਸ ਸਾਧੂ ਚੌਰ ਢਾਲੀਐ ਜੋ ਸੂਰਾ ਤਿਸੀ ਓਏ ਮਰਨਾ ਜੋ ਭਾਗੈ ਤਿਸ ਜੋ ਨੀ ਫਿਰਨਾ ਜੋ ਵਰਤਾਏ ਸੋਈ ਪਲ ਮਾਨਾ ਹੈ ਬੁਝ ਹੁਕਮੈ ਦੁਰਮਤ ਜਾਲੀਐ ਜਿਤ ਜਿਤ ਲਾਭ ਹੈ ਤਿਤ ਤਿਤ ਲਗਨਾ ਕਰ ਕਰ ਵੇਖੈ ਆਪਣੇ ਜਤਨਾ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇਹ ਦਾ ਨਾਮ ਸਮਾਲੀਐ ਮਾਰੂ ਮਹੱਲਾ ਪੰਜਵਾ ਬਿਰਖੈ ਹੇਠ ਸਭ ਜੰਤੇ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਅਸਤੋ ਦੋਤ ਭਇਆ ਉੱਠ ਚੱਲੇ ਜਿਉ ਜਿਉ ਔਦ ਵਿਹਾਣੀਆ ਪਾਪ ਕਰੇ ਦੜ ਸਰਪਰ ਮੁਠੇ ਅਜਰਾਈਲ ਫੜੇ ਫੜ ਕੁੱਠੇ ਦੋਜਗ ਪਾਏ ਹਾਰੈ ਲੇਖਾ ਮੰਗੈ ਬਾਣੀਆ ਸੰਗ ਨਾ ਕੋਈ ਭਈਆ ਬੇਬਾ ਮਾਲ ਜੋਵਨ ਤਨ ਛੋੜ ਬੰਜੇ ਸਾ ਕਰਨ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜੋ ਕਹਾਣੀਆ ਖੁਸ ਖੁਸ ਲੈਦਾ ਵਸਤ ਪਰਾਈ ਵੇਖੈ ਸੁਣੇ ਤੇਰੇ ਨਾਲ ਖੁਦਾਈ ਦੁਨੀਆ ਲੱਭ ਪਿਆ ਖਾਤ ਅੰਦਰੇ ਅਗਲੀ ਗੱਲ ਨਾ ਜਾਣੀਆ ਜਮ ਜਮ ਮਰੈ ਮਰੈ ਫਿਰ ਜੰਮੈ ਬਹੁ ਸਜਾਇ ਪਿਆ ਦੇਸ ਲੰਮੈ ਜਿਨ ਕੀਤਾ ਤਿਸੈ ਨਾ ਜਾਣੀ ਅੰਧਾ ਕਾ ਦੁਖ ਸਹਿ ਪ੍ਰਾਣੀਆ ਖਾਲਕ ਖਾਓ ਭੁੱਲਾ ਮੁੱਠਾ ਦੁਨੀਆ ਖੇਲ ਬੁਰਾ ਰੁੱਠ ਟੁੱਠਾ ਸਿਰਕ ਸਬੂਰੀ ਸੰਤ ਨਾ ਮਿਲਿਓ ਵਤੈ ਆਪਣ ਭਾਣੀਆ ਮੌਲਾ ਖੇਲ ਕਰੇ ਸਭ ਆਪੇ ਇਹ ਕੱਢੇ ਇਕ ਲਹਰ ਬਿਆਪੇ ਜਿਉ ਨਚਾਏ ਤਿਉ ਤਿਉ ਨਚਨ ਸਿਰ ਸਿਰ ਕਿਰਤ ਵਿਹਾਣੀਆ ਮੇਹ ਕਰੇ ਤਾਂ ਖਸਮ ਧਿਆਈ ਸੰਤਾ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾਨ ਨਾਨਕ ਕਉ ਗੁਣ ਗੀਤਾ ਨਿਤ ਬਖਾਣੀਆ